ਸੰਸਾਰ ਵਿੱਚ ਜਿੰਨੇ ਵੀ ਧਾਰਮਿਕ ਮਤ ਮਤਾਂਤਰ ਹਨ ਉਹ ਸਭ ਦੇ ਸਭ ਕਿਸੇ ਮਹਾਪੁਰਸ਼ ਦੇ ਪਿੱਛੇ ਸ਼ਰਧਾਲੂਆਂ ਦਾ ਸੰਗਠਿਤ ਸਮਾਜ ਹੈ ਮਹਾਪੁਰਸ਼ਾਂ ਦੀ ਇਕਾਂਤ ਭਜਨ ਸਥਲੀ ਹੀ ਅੱਗੇ ਚੱਲ ਕੇ ਤੀਰਥ ਆਸ਼ਰਮ ਮਠ ਅਤੇ ਮੰਦਰਾਂ ਦਾ ਰੂਪ ਲੈਂਦੀ ਹੈ ਜਿੱਥੇ ਮਹਾਪੁਰਸ਼ ਦੇ ਨਾਮ ਤੇ ਜੀਵਿਕਾ ਕਮਾਉਣ ਤੋਂ ਲੈ ਕੇ ਵਿਲਾਸਤਾ ਤੱਕ ਦੇ ਸਾਧਨ ਜੁਟਾਏ ਜਾਂਦੇ ਹਨ ਗੱਦੀਆਂ ਮਹਾਪੁਰਸ਼ਾਂ ਦੇ ਬਾਦ ਬਣਦੀਆਂ ਨੇ ਗੱਦੀਆਂ ਤੋਂ ਕੋਈ ਮਹਾਪੁਰਸ਼ ਨਹੀਂ ਬਣਦਾ ਇਸ ਲਈ ਧਰਮ ਸਦਾ ਤੋਂ ਹੀ ਪ੍ਰਤਿਅਕਸ਼ ਦਰਸ਼ੀ ਮਹਾਪੁਰਸ਼ ਦਾ ਖੇਤਰ ਰਿਹਾ ਹੈ ਗੀਤਾ ਐਸੇ ਹੀ ਨਿਰਵਿਵਾਦ ਮਹਾਪੁਰਸ਼ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੀ ਬਾਣੀ ਹੈ ਇਸ ਸੱਚ ਨਾਲ ਆਪ ਨੂੰ ਰੂਬਰੂ ਕਰਾ ਰਿਹਾ ਹੈ ਯਥਾਰਥ ਗੀਤਾ ਦਾ ਇਹ ਰਿਕਾਰਡਿੰਗ ਪ੍ਰਸਾਰਣ ਓਮ ਸ਼੍ਰੀ ਪਰਮਾਤਮਨੇ ਨਮਹਿ ਯਥਾਰਥ ਗੀਤਾ श्रीमद् भगवद गीता आरंभ ग्यारहवा अध्याय ਪਿਛਲੇ ਅਧਿਆਏ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਆਪਣੀਆਂ ਪ੍ਰਮੁੱਖ ਵਿਭੂਤੀਆਂ ਦਾ ਸੰਖੇਪ ਨਾਲ ਵਰਤਾਂਤ ਪੇਸ਼ ਕੀਤਾ ਪਰ ਅਰਜੁਨ ਨੂੰ ਲੱਗਿਆ ਕਿ ਉਸਨੇ ਵਿਸਤਾਰ ਨਾਲ ਸੁਣ ਲਿਆ ਹੈ ਉਸਨੇ ਕਿਹਾ ਕਿ ਆਪ ਦੇ ਬਚਨ ਸੁਣ ਕੇ ਮੇਰਾ ਸਾਰਾ ਮੋਹ ਨਸ਼ਟ ਹੋ ਗਿਆ ਪਰ ਆਪ ਨੇ ਜੋ ਕਿਹਾ ਉਹ ਮੈਂ ਪ੍ਰਤੱਖ ਵੇਖਣਾ ਚਾਹੁੰਦਾ ਹਾਂ ਸੁਣਨ ਅਤੇ ਵੇਖਣ ਵਿੱਚ ਪਛਮ ਅਤੇ ਪੂਰਬ ਦਾ ਫਰਕ ਹੈ ਚੱਲ ਕੇ ਵੇਖਣ ਨਾਲ ਅਸਲੀ ਸਥਿਤੀ ਕੁਝ ਹੋਰ ਹੀ ਹੁੰਦੀ ਹੈ ਅਰਜੁਨ ਨੇ ਉਸ ਰੂਪ ਨੂੰ ਵੇਖਿਆ ਤਾਂ ਕੰਬਣ ਲੱਗਾ ਛਮਾ ਯਾਚਨਾ ਕਰਨ ਲੱਗਾ ਕੀ ਗਿਆਨੀ ਪੈ ਪੀਤ ਹੁੰਦਾ ਹੈ ਉਸ ਨੂੰ ਕੋਈ ਜਿਗਿਆਸਾ ਰਹਿ ਜਾਂਦੀ ਹੈ ਨਹੀਂ ਬੌਧਿਕ ਪੱਧਰ ਦੀ ਜਾਣਕਾਰੀ ਹਮੇਸ਼ਾ ਫਿੱਕੀ ਹੁੰਦੀ ਹੈ ਹਾਂ ਉਹ ਯਥਾਰਥ ਜਾਣਕਾਰੀ ਲਈ ਪ੍ਰੇਰਣਾ ਜ਼ਰੂਰ ਦਿੰਦੀ ਹੈ ਇਸ ਲਈ ਅਰਜੁਨ ਨੇ ਬੇਨਤੀ ਕੀਤੀ ਅਰਜੁਨ ਵਾਚ परमम् गुह्यमध्यात्मसङ्गीतम् यत्त्वयोक्तं वचस्तेन मोहोऽयं विगतो मम हे ਭਗਵਨ ਮੇਰੇ ਉੱਤੇ ਕਿਰਪਾ ਕਰਨ ਲਈ ਜੋ ਆਪ ਦੇ ਰਾਹੀਂ ਰਹੱਸਮਈ ਅਧਿਆਤਮ ਵਿੱਚ ਪ੍ਰਵੇਸ਼ ਦਿਉਣ ਵਾਲਾ ਉਪਦੇਸ਼ ਦਿੱਤਾ ਗਿਆ ਉਸ ਨਾਲ ਮੇਰਾ ਇਹ ਅਗਿਆਨ ਨਸ਼ਟ ਹੋ ਗਿਆ ਮੈਂ ਗਿਆਨੀ ਹੋ ਗਿਆ भवाप्ययौ हि भूतानां श्रुतौ विस्तरशो मया त्वत्तः कमलपत्राक्ष माहात्म्यमपि चाव्ययम् ਕਿਉਂਕਿ हे ਕਮਲ ਨੇਤਰ ਮੈਂ ਭੂਤਾਂ ਦੀ ਉਤਪਤੀ ਅਤੇ ਪਰਲੋ ਆਪ ਕੋਲੋਂ ਸੁਣ ਚੁੱਕਾ ਹਾਂ ਅਤੇ ਆਪ ਦਾ ਅਵਿਨਾਸ਼ੀ ਪ੍ਰਭਾਵ ਵੀ ਸੁਣ ਚੁੱਕਾ ਹਾਂ एवमेतद्यथार्थत्वम् आत्मानं परमेश्वर द्रष्टुमिच्छामि ते रूपम् ऐश्वरं पुरुषोत्तम हे ਪਰਮੇਸ਼ਵਰ ਆਪ ਆਪਣੇ ਨੂੰ ਜੈਸਾ ਕਹਿੰਦੇ ਹੋ ਉਹ ਠੀਕ ਵੈਸਾ ਹੀ ਹੈ ਇਸ ਵਿੱਚ ਕੋਈ ਸੰਸ਼ਾ ਨਹੀਂ ਪਰ ਮੈਂ ਉਸ ਨੂੰ ਸਿਰਫ ਸੁਣਿਆ ਹੈ ਇਸ ਲਈ हे ਪਰਸ਼ੋਤਮ ਉਸ ਪ੍ਰਭੂਤਾਮਈ ਸਰੂਪ ਨੂੰ ਮੈਂ ਪ੍ਰਤੱਖ ਵੇਖਣਾ ਚਾਹੁੰਦਾ ਹਾਂ मन्यसे यदि तच्छक्यम् मया द्रष्टुमिति प्रभो योगेश्वर ततो मे त्वम् ਦਰਸ਼ਯਾਤਮਾਨਮੋਵਯਯੰ हे ਪ੍ਰਭੂ ਜੇ ਮੇਰੇ ਰਾਹੀਂ ਆਪ ਦਾ ਉਹ ਰੂਪ ਵੇਖਿਆ ਜਾਣਾ ਮੁਮਕਿਨ ਹੈ ਜੇ ਤੁਸੀਂ ਐਸਾ ਮੰਨਦੇ ਹੋ ਤਾਂ ਯੋਗੇਸ਼ਵਰ ਆਪ ਆਪਣੇ ਅਵਿਨਾਸ਼ੀ ਸਵਰੂਪ ਦਾ ਮੈਨੂੰ ਦਰਸ਼ਨ ਕਰਾਓ ਇਸ ਤੇ ਯੋਗੇਸ਼ਵਰ ਨੇ ਕੋਈ ਇਤਰਾਜ਼ ਨਾ ਕੀਤਾ ਕਿਉਂਕਿ ਪਹਿਲਾਂ ਵੀ ਉਹ ਥਾਂ ਥਾਂ ਤੇ ਕਹਿ ਆਏ ਹਨ ਕਿ ਤੂੰ ਮੇਰਾ ਅਨੰਨਿਆ ਭਗਤ ਅਤੇ ਪ੍ਰਿਯ ਸਖਾ ਹੈ ਇਸ ਲਈ ਬੜੀ ਪ੍ਰਸੰਨਤਾ ਨਾਲ ਉਹਨਾਂ ਨੇ ਆਪਣਾ ਸਵਰੂਪ ਦਰਸਾਇਆ ਸ਼੍ਰੀ ਭਗਵਾਨੋ ਵਾਚ पश्य मे पार्थरूपाणि शतशोऽथ सहस्रशः नानाविधानि दिव्यानि नानावर्णाकृतीनि च ਪਾਰਥ ਮੇਰੇ ਸੈਂਕੜੇ ਅਤੇ ਹਜ਼ਾਰਾਂ ਵੱਖ-ਵੱਖ ਤਰ੍ਹਾਂ ਦੇ ਅਤੇ ਵੱਖ-ਵੱਖ ਵਰਣ ਅਤੇ ਆਕਾਰ ਵਾਲੇ ਦਿਵਯ ਸਵਰੂਪ ਨੂੰ ਵੇਖ पश्यादित्यान् वसून् रुद्रान् अश्विनौ मरुतस्तथा बहून्यदृष्टपूर्वाणि पश्याश्चर्याणि भारत हे ਭਾਰਤ ਅਦਿਤੀ ਦੇ 12 ਪੁੱਤਰਾਂ 8 ਵਸੂਆਂ 11 ਰੁਦਰਾਂ ਦੋਨਾਂ ਅਸ਼ਵਨੀ ਕੁਮਾਰਾਂ ਅਤੇ 49 ਮ੍ਰਿਦ ਗਣਾਂ ਨੂੰ ਵੇਖ ਅਤੇ ਹੋਰ ਬਹੁਤ ਸਾਰੇ ਪਹਿਲਾਂ ਤੇਰੇ ਰਾਹੀਂ ਕਦੇ ਨਾ ਵੇਖੇ ਹੋਏ ਅਚਰਜਮਈ ਰੂਪਾਂ ਨੂੰ ਵੇਖ इहैकस्थं जगत्कृत्स्नम् पश्याद्य सचराचरम् मम देहे गुडाकेश ਯਚਾਨਯਦ੍ਰਸ਼ਟੁਮਿਛਸੀ ਹੁਣ ਮੇਰੇ ਇਸ ਸਰੀਰ ਵਿੱਚ ਇੱਕ ਹੀ ਸਥਾਨ ਤੇ ਸਥਿਤ ਹੋਏ ਚਲ ਅਚਲ ਸਹਿਤ ਸਾਰੇ ਜਗਤ ਨੂੰ ਵੇਖ ਅਤੇ ਹੋਰ ਵੀ ਜੋ ਕੁਝ ਵੇਖਣਾ ਚਾਹੁੰਦਾ ਹੈ ਉਹ ਵੇਖ ਇਸ ਤਰ੍ਹਾਂ ਤਿੰਨਾਂ ਸ਼ਲੋਕਾਂ ਤੱਕ ਭਗਵਾਨ ਲਗਾਤਾਰ ਦਿਖਾਉਂਦੇ ਚਲੇ ਗਏ ਪਰ ਅਰਜੁਨ ਨੂੰ ਕੁਝ ਵਿਖਾਈ ਨਾ ਪਿਆ ਉਹ ਅੱਖਾਂ ਮਲਦਾ ਰਹਿ ਗਿਆ ਇਸ ਲਈ ਇਹ ਸਭ ਦਿਖਾਉਂਦੇ ਹੋਏ ਭਗਵਾਨ ਅਚਾਨਕ ਰੁਕ ਜਾਂਦੇ ਹਨ ਅਤੇ ਕਹਿੰਦੇ ਹਨ न तु मां शक्यसे द्रष्टुम् अनेनैव स्वचक्षुषा दिव्यं ददामि ते चक्षुः पश्य मे योगमैश्वरम् ਅਰਜੁਨ ਤੂੰ ਮੈਨੂੰ ਆਪਣੇ ਨੇਤਰਾਂ ਨਾਲ ਅਰਥਾਤ ਬੌਧਿਕ ਦ੍ਰਿਸ਼ਟੀ ਨਾਲ ਵੇਖਣ ਵਿੱਚ ਸਮਰਥ ਨਹੀਂ ਹੈ ਇਸ ਲਈ ਮੈਂ ਤੈਨੂੰ ਦਿਵਯ ਅਰਥਾਤ ਅਲੌਕਿਕ ਦ੍ਰਿਸ਼ਟੀ ਦਿੰਦਾ ਹਾਂ ਜਿਸ ਨਾਲ ਤੂੰ ਮੇਰੇ ਪ੍ਰਭਾਵ ਅਤੇ ਯੋਗ ਸ਼ਕਤੀ ਨੂੰ ਵੇਖ ਇੱਧਰ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਕਿਰਪਾ ਪ੍ਰਸਾਦ ਨਾਲ ਅਰਜੁਨ ਨੂੰ ਉਹੀ ਦ੍ਰਿਸ਼ਟੀ ਪ੍ਰਾਪਤ ਹੋਈ ਉਸਨੇ ਵੇਖਿਆ ਅਤੇ ਉੱਧਰ ਯੋਗੇਸ਼ਵਰ ਵਿਆਸ ਦੇ ਕਿਰਪਾ ਪ੍ਰਸਾਦ ਨਾਲ ਉਹੀ ਦ੍ਰਿਸ਼ਟੀ ਸੰਜੇ ਨੂੰ ਮਿਲੀ ਸੀ ਜੋ ਕੁਝ ਅਰਜੁਨ ਨੇ ਵੇਖਿਆ ਬਿਲਕੁਲ ਉਹੀ ਨਜ਼ਾਰਾ ਸੰਜੇ ਨੇ ਵੀ ਵੇਖਿਆ ਅਤੇ ਉਸ ਦੇ ਪ੍ਰਭਾਵ ਨਾਲ ਆਪਣੇ ਆਪ ਨੂੰ ਕਲਿਆਣ ਦਾ ਭਾਗੀ ਬਣਾਇਆ ਸਪਸ਼ਟ ਹੈ ਕਿ ਸ਼੍ਰੀ ਕ੍ਰਿਸ਼ਨ ਇੱਕ ਯੋਗੀ ਹਨ ਸੰਜੇ ਉਵਾਚ एवमुक्त्वा ततो राजन् महायोगेश्वरो हरिः दर्शयामास पार्थाय परमं रूपमैश्वरम् ਸੰਜੇ ਬੋਲਿਆ हे ਰਾਜਨ ਮਹਾਯੋਗੇਸ਼ਵਰ ਹਰੀ ਨੇ ਇਸ ਤਰ੍ਹਾਂ ਕਹਿ ਕੇ ਉਸ ਦੇ ਬਾਅਦ ਭਾਰਤ ਨੂੰ ਆਪਣਾ ਪਰਮ ਵਿਰਾਟ ਦਿਵਯ ਸਰੂਪ ਦੱਸਿਆ ਜੋ ਆਪ ਯੋਗੀ ਹੈ ਅਤੇ ਦੂਜਿਆਂ ਨੂੰ ਵੀ ਯੋਗ ਦੇਣ ਦੀ ਸਮਰੱਥਾ ਜਿਸ ਵਿੱਚ ਹੈ ਜੋ ਯੋਗ ਦਾ ਸੁਆਮੀ ਹੈ ਉਸ ਨੂੰ ਯੋਗੇਸ਼ਵਰ ਕਹਿੰਦੇ ਹਨ ਇਸੇ ਤਰ੍ਹਾਂ ਸਭ ਕੁਝ ਹਰਣ ਕਰਨ ਵਾਲਾ ਲੈ ਲੈਣ ਵਾਲਾ ਹਰੀ ਹੈ ਜੇ ਸਿਰਫ ਦੁੱਖਾਂ ਦਾ ਹਰਣ ਕੀਤਾ ਤੇ ਸੁਖ ਛੱਡ ਦਿੱਤੇ ਤਾਂ ਦੁੱਖ ਆਏਗਾ ਇਸ ਲਈ ਸਭ ਪਾਪਾਂ ਦੇ ਨਾਸ ਦੇ ਨਾਲ ਸਭੋ ਕੁਝ ਦਾ ਹਰਨ ਕਰਕੇ ਆਪਣਾ ਸਵਰੂਪ ਦੇਣ ਵਿੱਚ ਜੋ ਸਮਰਥ ਹੈ ਉਹ ਹਰੀ ਹੈ ਉਹਨਾਂ ਨੇ ਪਾਰਥ ਨੂੰ ਆਪਣਾ ਦਿਵਯ ਸਵਰੂਪ ਦੱਸਿਆ ਸਾਹਮਣੇ ਹੀ ਤਾਂ ਖੜੇ ਸਨ अनेकवक्त्रनयनम् अनेकाद्भुतदर्शनम् अनेकदिव्याभरणम् दिव्यानीकोद्यतायुधम् ਅਨੇਕ ਮੁਖ ਅਨੇਕ ਨੇਤਰਾਂ ਵਾਲਾ ਅਨੇਕ ਅਚਰਜਮਈ ਦਰਸ਼ਨਾਂ ਵਾਲਾ ਅਨੇਕ ਦਿਵਯ ਭੂਸ਼ਣਾ ਵਾਲਾ ਅਤੇ ਦਿਵਯ ਸ਼ਸਤਰਾਂ ਨੂੰ ਹੱਥਾਂ ਵਿੱਚ ਚੁੱਕਿਆ ਹੋਇਆ ਅਤੇ दिव्यमाल्याम्बरधरम् दिव्यगन्धानुलेपनम् सर्वाश्चर्यमयम् देवम् अनन्तं विश्वतोमुखम् ਦਿਵਯ ਮਾਲਾ ਅਤੇ ਵਸਤਰਾਂ ਨੂੰ ਧਾਰਨ ਕੀਤਾ ਹੋਇਆ ਦਿਵਯ ਗੰਧ ਦਾ ਲੇਪ ਕੀਤਾ ਹੋਇਆ ਸਭ ਤਰ੍ਹਾਂ ਦੇ ਅਚਰਜਾਂ ਨਾਲ ਭਰਿਆ ਹੋਇਆ ਸੀਮਾ ਰਹਿਤ ਵਿਰਾਟ ਸਵਰੂਪ ਪਰਮ ਦੇਹ ਨੂੰ ਅਰਜੁਨ ਨੇ ਉਸ ਦਿਵਯ ਦ੍ਰਿਸ਼ਟੀ ਰਾਹੀਂ ਵੇਖਿਆ दिवि सूर्यसहस्रस्य भवेद्युगपदुत्थिता यदि भा सदृशी सा स्यात् भासस्तस्य महात्मनः ਸੰਜੇ ਬੋਲਿਆ हे ਰਾਜਨ ਆਕਾਸ਼ ਵਿੱਚ ਇੱਕੋ ਸਮੇਂ ਹਜ਼ਾਰਾਂ ਸੂਰਜਾਂ ਦੇ ਉੱਗਣ ਜਿੰਨਾ ਪ੍ਰਕਾਸ਼ ਵੀ ਉਸ ਵਿਸ਼ਵ ਰੂਪ ਮਹਾਤਮਾ ਦੇ ਪ੍ਰਕਾਸ਼ ਦੇ ਬਰਾਬਰ ਸ਼ਾਇਦ ਹੀ ਹੋਵੇ ਇੱਥੇ ਸ਼੍ਰੀ ਕ੍ਰਿਸ਼ਨ ਮਹਾਤਮਾ ਹੀ ਹਨ ਯੋਗੇਸ਼ਵਰ ਸਨ एकस्थं जगत्कृत्स्नम् प्रविभक्तमनेकधा अपश्यद्देवदेवस्य शरीरे पाण्डवस्तदा पांडु पुत्र अर्जुन ने पुण्य ही पांडु है पुण्य ही अनुराग नु पैदा करता है ਉਸੇ ਸਮੇਂ ਅਨੇਕ ਤਰ੍ਹਾਂ ਨਾਲ ਫੈਲੇ ਹੋਏ ਸਾਰੇ ਜਗਤ ਨੂੰ ਉਸ ਪਰਮ ਦੇਵ ਦੇ ਸਰੀਰ ਵਿੱਚ ਇੱਕ ਥਾਂ ਤੇ ਸਥਿਤ ਵੇਖਿਆ ततः स विस्मयाविष्टो हृष्टरोमा धनञ्जयः धनञ्जयः प्रणम्य शिरसा देवम् कृताञ्जलिरभाषत ਇਸ ਦੇ ਬਾਅਦ ਅਚਰਜ ਨਾਲ ਭਰਿਆ ਰੋਮ ਰੋਮ ਵਿੱਚ ਪ੍ਰਸੰਨਤਾ ਅਨੁਭਵ ਕਰਦਾ ਹੋਇਆ ਅਰਜੁਨ ਪਰਮਦੇਵ ਨੂੰ ਸਿਰ ਤੋਂ ਪ੍ਰਣਾਮ ਕਰਕੇ ਹੱਥ ਜੋੜ ਕੇ ਬੋਲਿਆ ਇੱਥੇ ਅਰਜੁਨ ਨੇ ਅੰਤੇਕਰਨ ਨਾਲ ਨਮਨ ਕੀਤਾ ਅਤੇ ਕਿਹਾ ਅਰਜੁਨ ਉਵਾਚ पश्यामि देवांस्तव देवदेहे सर्वांस्तथा भूतविशेषसङ्घान् ब्रह्माणमीशं कमलासनस्थम् ऋषींश सर्वानुरगांश दिव्यान् हे ਦੇਵ ਆਪ ਦੇ ਸਰੀਰ ਵਿੱਚ ਮੈਂ ਸਾਰੇ ਦੇਵਾਂ ਨੂੰ ਅਤੇ ਅਨੇਕ ਭੂਤਾਂ ਦੇ ਸਮੂਹ ਨੂੰ ਕਮਲ ਦੇ ਆਸਨ ਉੱਤੇ ਬੈਠੇ ਬ੍ਰਹਮਾ ਨੂੰ ਮਹਾਦੇਵ ਨੂੰ ਸਾਰੇ ਰਿਸ਼ੀਆਂ ਨੂੰ ਅਤੇ ਦਿਵਯ ਸਰਪਾਂ ਨੂੰ ਵੇਖਦਾ ਹਾਂ ਇਹ ਪ੍ਰਤੱਖ ਦਰਸ਼ਨ ਸੀ ਕੋਈ ਕਲਪਨਾ ਨਹੀਂ ਪਰ ਇਹ ਤਾਂ ਹੀ ਹੋ ਸਕਦਾ ਹੈ ਜਦ ਯੋਗੇਸ਼ਵਰ ਪੂਰਨਤਾ ਪ੍ਰਾਪਤ ਮਹਾਪੁਰਸ਼ ਪ੍ਰਸੰਨ ਹੋ ਕੇ ਦ੍ਰਿਸ਼ਟੀ ਦੇਣ ਇਹ ਸਾਧਨਾ ਰਾਹੀਂ ਹੁੰਦਾ ਹੈ अनेकबाहूदरवक्त्रनेत्रम् पश्यामि त्वां सर्वतोऽनन्तरूपम् नान्तं न मध्यं न पुनस्तवादिम् पश्यामि विश्वेश्वर विश्वरूप ਸੰਸਾਰ ਦੇ ਸੁਆਮੀ ਮੈਂ ਆਪ ਨੂੰ ਅਨੇਕ ਹੱਥ ਪੇਟ ਮੁਖ ਅਤੇ ਨੇਤਰਾਂ ਵਾਲਾ ਅਤੇ ਸਾਰੇ ਪਾਸਿਓਂ ਅਨੰਤ ਰੂਪਾਂ ਵਾਲਾ ਵੇਖਦਾ ਹਾਂ हे ਵਿਸ਼ਵ ਰੂਪ ਨਾ ਮੈਂ ਆਪ ਦੇ ਆਦੀ ਨੂੰ ਨਾ ਮਦ ਨੂੰ ਅਤੇ ਨਾ ਅੰਤ ਨੂੰ ਵੇਖਦਾ ਹਾਂ ਅਰਥਾਤ ਆਪ ਦੇ ਆਦੀ ਮਦ ਤੇ ਅੰਤ ਦਾ ਕੋਈ ਫੈਸਲਾ ਨਹੀਂ ਕਰ ਸਕਦਾ किरीटिनं गदिनं चक्रिणं च तेजोराशिं सर्वतो दीप्तिमन्तम् पश्यामि त्वां दुर्निरीक्षं समन्तात् दीप्तानलार्कद्युतिमप्रमेयम् ਮੈਂ ਆਪ ਨੂੰ ਮੁਕਟਧਾਰੀ ਗਦਾਧਾਰੀ ਚੱਕਰਧਾਰੀ ਸਭ ਪਾਸਿਓਂ ਤੋਂ ਪ੍ਰਕਾਸ਼ ਰੂਪ ਤੇਜ ਪੁੰਜ ਰੂਪ ਬਲਦੀ ਹੋਈ ਅੱਗ ਅਤੇ ਸੂਰਜ ਦੇ ਸਮਾਨ ਵੇਖਣ ਵਿੱਚ ਮੁਸ਼ਕਿਲ ਅਰਥਾਤ ਜਿਸ ਨੂੰ ਅੱਖਾਂ ਨਾ ਚੱਲ ਸਕਣ ਐਸਾ ਅਤੇ ਹਰ ਪਾਸਿਓਂ ਬੁੱਧੀ ਆਦਿ ਨਾਲ ਗ੍ਰਹਿਣ ਨਾ ਹੋਣ ਯੋਗ ਅਪਾਰ ਵੇਖਦਾ ਹਾਂ ਇਸ ਤਰ੍ਹਾਂ ਸਾਰੀਆਂ ਇੰਦਰੀਆਂ ਸਮੇਤ ਪੂਰਾ ਸਮਰਪਿਤ ਹੋ ਕੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੂੰ ਇਸ ਰੂਪ ਵਿੱਚ ਵੇਖ ਕੇ ਅਰਜੁਨ ਉਹਨਾਂ ਦੀ ਬੰਦਨਾ ਕਰਨ ਲੱਗਾ त्वमक्षरं परमं वेदितव्यम् त्वमस्य विश्वस्य परं निधानम् त्वमव्ययः शाश्वतधर्मगोप्ता सनातनस्त्वं पुरुषो मतो मे ਭਗਵਨ ਆਪ ਜਾਣਨ ਯੋਗ ਪਰਮ ਅੱਖਰ ਅਰਥਾਤ ਅਕਸ਼ੇ ਪਰਮਾਤਮਾ ਹੋ ਆਪ ਇਸ ਜਗਤ ਦਾ ਪਰਮ ਆਸਰਾ ਹੋ ਆਪ ਸ਼ਾਸ਼ਵਤ ਧਰਮ ਦੇ ਰੱਖਿਅਕ ਹੋ ਅਤੇ ਆਪ ਅਵਿਨਾਸ਼ੀ ਸਨਾਤਨ ਪੁਰਸ਼ ਹੋ ਐਸਾ ਮੇਰਾ ਮਤ ਹੈ ਆਤਮਾ ਦਾ ਸਵਰੂਪ ਕੀ ਹੈ ਸ਼ਾਸ਼ਵਤ ਹੈ ਸਨਾਤਨ ਹੈ ਅਵਿਅਕਤ ਹੈ ਅਵਿਨਾਸ਼ੀ ਹੈ ਇੱਥੇ ਸ਼੍ਰੀ ਕ੍ਰਿਸ਼ਨ ਦਾ ਕੀ ਸਰੂਪ ਹੈ ਉਹੀ ਸ਼ਾਸ਼ਵਤ ਸਨਾਤਨ ਅਵਿਅਕਤ ਅਵਿਨਾਸ਼ੀ ਅਰਥਾਤ ਪ੍ਰਾਪਤੀ ਦੇ ਬਾਅਦ ਮਹਾਪੁਰਸ਼ ਵੀ ਉਸ ਆਤਮ ਭਾਵ ਵਿੱਚ ਸਥਿਤ ਹੁੰਦਾ ਹੈ ਤਾਂ ਤਾਈਓ ਤਾਂ ਭਗਵਾਨ ਅਤੇ ਆਤਮਾ ਇੱਕੋ ਲਕਸ਼ਣਾ ਵਾਲੇ ਹਨ अनादिमध्यान्तमनन्तवीर्यम् अनन्तबाहूं शशिसूर्यनेत्रम् पश्यामि त्वाम् दीप्तहुताशवक्त्रम् स्वतेजसा विश्वमिदम् तपन्तम् हे परमात्मा मैं आपनु आदि मध्य ਤੇ ਅੰਤ ਤੋਂ ਰਹਿਤ ਅਨੰਤ ਸਮਰਥਾਵਾਨ ਅਨੰਤ ਹੱਥਾਂ ਵਾਲਾ ਚੰਦ ਅਤੇ ਸੂਰਜ ਰੂਪੀ ਨੇਤਰਾਂ ਵਾਲਾ ਤਾਂ ਤੇ ਭਗਵਾਨ ਕਾਣੇ ਹੋਗੇ ਇੱਕ ਅੱਖ ਚੰਨ ਵਾਂਗ ਕਮਜ਼ੋਰ ਰੋਸ਼ਨੀ ਵਾਲੀ ਅਤੇ ਦੂਜੀ ਸੂਰਜ ਵਾਂਗ ਸਤੇਜ ਪਰ ਐਸਾ ਕੁਝ ਨਹੀਂ ਹੈ ਸੂਰਜ ਵਾਂਗ ਪ੍ਰਕਾਸ਼ ਦੇਣ ਵਾਲਾ ਅਤੇ ਚੰਨ ਵਾਂਗ ਸ਼ੀਤਲਤਾ ਦੇਣ ਵਾਲਾ ਗੁਣ ਭਗਵਾਨ ਵਿੱਚ ਹੈ ਚੰਨ ਸੂਰਜ ਸਿਰਫ ਪ੍ਰਤੀਕ ਹਨ ਅਰਥਾਤ ਸੂਰਜ ਅਤੇ ਚੰਦਰਮਾ ਦੀ ਦ੍ਰਿਸ਼ਟੀ ਵਾਲੇ ਅਤੇ ਬਲਦੀ ਅਗ ਰੂਪੀ ਮੁਖ ਵਾਲਾ ਅਤੇ ਆਪਣੇ ਤੇਜ ਨਾਲ ਇਸ ਜਗਤ ਨੂੰ ਤਪਾਉਂਦੇ ਹੋਏ ਵੇਖਦਾ ਹਾਂ द्यावा ਰਿਦਮੰਤਰੰ ਹੀ व्याप्तं त्वयैकेन दिशश्च सर्वा दृष्ट्वाद्भुतं रूपमुग्रं तवेदम् लोकत्रयं प्रव्यथितं महात्मन् हे महात्मा ਅੰਤਰਿਕਸ਼ ਅਤੇ ਪ੍ਰithvi ਦੇ ਵਿਚਕਾਰ ਦਾ ਸਾਰਾ ਆਕਾਸ਼ ਅਤੇ ਸਭ ਦਿਸ਼ਾਵਾਂ ਇੱਕ ਮਾਤਰ ਆਪ ਨਾਲ ਹੀ ਭਰੀਆਂ ਹਨ ਆਪ ਦੇ ਇਸ ਅਲੌਕਿਕ ਭਿਅੰਕਰ ਰੂਪ ਨੂੰ ਵੇਖ ਕੇ ਤਿੰਨੋਂ ਲੋਕ ਅਤਿਅੰਤ ਵਿਅਥਿਤ ਹੋ ਰਹੇ ਹਨ अमीहि त्वां सुरसङ्घा विशन्ति केचिद्भीताः प्राञ्जलयो गृह्णन्ति स्वस्तीत्युक्त्वा महर्षिसिद्धसङ्घाः स्तुवन्ति त्वां स्तुतिभिः पुष्कलाभिः ਉਹ ਦੇਵਤਿਆਂ ਦੇ ਸਮੂਹ ਆਪ ਵਿੱਚ ਹੀ ਪ੍ਰਵੇਸ਼ ਕਰ ਰਹੇ ਹਨ ਅਤੇ ਕਈ ਭੈਭੀਤ ਹੋ ਕੇ ਹੱਥ ਜੋੜ ਕੇ ਆਪ ਦੇ ਗੁਣਾਂ ਦਾ ਗਾਇਨ ਕਰ ਰਹੇ ਹਨ ਮਹਾਰਿਸ਼ੀਆਂ ਅਤੇ ਸਿੱਧਾਂ ਦੇ ਸਮੂਹ ਸਵਾਸਤੀ ਵਾਚਨ ਅਰਥਾਤ ਕਲਿਆਣ ਹੋਵੇ ਕਹਿੰਦੇ ਹੋਏ ਸਾਰੇ ਸਤਰੋਤਰਾਂ ਨਾਲ ਆਪ ਦੀ ਉਸਤਤ ਕਰ ਰਹੇ ਹਨ ਰੁਦਰਾਦਿਤਿਆਵਸਵੋਏ ਚ ਸਾਧਿਆ ਵਿਸ਼ਵੇਸ਼ਵਿਨੋ ਮਰੁਤਸ਼ਚੋਸ਼ਮਪਾਸ਼ ਗੰਧਰਵਯਕਸ਼ਾ ਸੁਰਸਿੱਧ ਸੰਘਾ वीक्षन्ते त्वाम् विस्मिताश्चैव सर्वे रुद्र आदित्य वसु साध्य विश्वदेव अश्विनी कुमार वायुदेव पितरा गंधर्वा ਯਕਸ਼ਾਂ ਰਾਖਸ਼ਾਂ ਅਤੇ ਸਿੱਧਾਂ ਦੇ ਸਮੂਹ ਸਾਰੇ ਆਪ ਨੂੰ ਅਚਰਜ ਨਾਲ ਵੇਖ ਰਹੇ ਹਨ ਅਰਥਾਤ ਵੇਖਦੇ हुए भी समझ नहीं पा रहे हन ਕਿਉਂਕਿ ਉਹਨਾਂ ਕੋਲ ਦ੍ਰਿਸ਼ਟੀ ਹੀ ਨਹੀਂ ਹੈ ਪਹਿਲਾਂ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਸੀ ਕਿ ਆਸਰੀ ਸੁਭਾਅ ਵਾਲੇ ਮੈਨੂੰ ਤੁਛ ਕਹਿ ਕੇ ਸੰਬੋਧਿਤ ਕਰਦੇ ਹਨ ਆਮ ਮਨੁੱਖ ਵਰਗਾ ਮੰਨਦੇ ਹਨ ਜਦਕਿ ਮੈਂ ਪਰਮ ਭਾਵ ਵਿੱਚ ਪਰਮੇਸ਼ਵਰ ਰੂਪ ਵਿੱਚ ਸਥਿਤ ਹਾਂ ਭਾਵੇਂ ਮਨੁੱਖ ਸਰੀਰ ਦੇ ਆਧਾਰ ਵਾਲਾ ਹੀ ਹਾਂ ਉਸੇ ਦਾ ਇੱਥੇ ਵਿਸਤਾਰ ਹੈ ਕਿ ਉਹ ਅਚਰਜ ਨਾਲ ਵੇਖ ਰਹੇ ਹਨ ਅਸਲ ਵਿੱਚ ਉਹਨਾਂ ਨੂੰ ਸਮਝ ਨਹੀਂ ਆ ਰਹੀ ਅਸਲੀਅਤ ਨਹੀਂ ਵੇਖ ਪਾ ਰਹੇ रूपं महत्ते बहुवक्त्र नेत्रम् महाबाहो बहुबाहुरुपादम् बहूदरम् बहुदंष्ट्राकरालम् दृष्ट्वा लोका प्रव्यथितास्तथाहम् ਮਹਾਬਾਹੋ ਸ਼੍ਰੀ ਕ੍ਰਿਸ਼ਨ ਮਹਾਬਾਹੂ ਹਨ ਅਤੇ ਅਰਜੁਨ ਵੀ ਮਹਾਬਾਹੂ ਹੈ ਪ੍ਰਕਿਰਤੀ ਤੋਂ ਪਰੇ ਮਹਾਨ ਸੱਤਾ ਵਿੱਚ ਜਿਸ ਦਾ ਕਾਰਜ ਖੇਤਰ ਹੋਵੇ ਉਹ ਮਹਾਬਾਹੂ ਹੈ ਸ਼੍ਰੀ ਕ੍ਰਿਸ਼ਨ ਮਹਾਨਤਾ ਦੇ ਖੇਤਰ ਵਿੱਚ ਪੂਰਨ ਹਨ ਅਧਿਕਤਮ ਸੀਮਾ ਵਿੱਚ ਹਨ ਅਰਜੁਨ ਉਸੇ ਦੀ ਪਰਵੇਸ਼ਿਕਾ ਵਿੱਚ ਹੈ ਰਸਤੇ ਵਿੱਚ ਹੈ ਮੰਜ਼ਿਲ ਰਸਤੇ ਦਾ ਦੂਜਾ ਸਿਰਾ ਹੀ ਤਾਂ ਹੈ ਮਹਾਬਾਹੂ ਯੋਗੇਸ਼ਵਰ ਆਪ ਦੇ ਬਹੁਤ ਮੁਖ ਅਤੇ ਨੇਤਰਾਂ ਵਾਲੇ ਅਨੇਕ ਹੱਥ ਜੰਗਾ ਅਤੇ ਪੈਰਾਂ ਵਾਲੇ ਅਨੇਕ ਉਦਰ ਵਾਲੇ ਅਨੇਕ ਵਿਕਰਾਲ ਦਾੜਾਂ ਵਾਲੇ ਮਹਾਨ ਰੂਪ ਨੂੰ ਵੇਖ ਕੇ ਸਾਰੇ ਲੋਕ ਵਿਆਕੁਲ ਹੋ ਰਹੇ ਹਨ ਅਤੇ ਮੈਂ ਵੀ ਵਿਆਕੁਲ ਹੋ ਰਿਹਾ ਹਾਂ ਹੁਣ ਅਰਜੁਨ ਨੂੰ ਪੈ ਹੋ ਰਿਹਾ ਹੈ ਸ਼੍ਰੀ ਕ੍ਰਿਸ਼ਨ ਇਤਨੇ ਮਹਾਨ ਹਨ नभस्पृशं दीप्तमनेकवर्णम् व्याप्ताननं दीप्तविशालनेत्रम् दृष्ट्वा हि त्वां प्रव्यथितान्तरात्मा धृतिं न विन्दामि शमं च विष्णो संसार विच हर थाई ਅਣੂ ਰੂਪ ਨਾਲ ਵਿਆਪਤ हे ਵਿਸ਼ਨੂੰ ਆਕਾਸ਼ ਨਾਲ ਮਿਲੇ ਹੋਏ हे ਪ੍ਰਕਾਸ਼ਮਾਨ ਅਨੇਕ ਰੂਪਾਂ ਨਾਲ ਯੁਕਤ ਫੈਲਾਏ ਹੋਏ ਮੁਖ ਅਤੇ ਪ੍ਰਕਾਸ਼ਵਾਨ ਵਿਸ਼ਾਲ ਨੇਤਰਾਂ ਵਾਲਾ ਆਪ ਦਾ ਰੂਪ ਵੇਖ ਕੇ ਵਿਸ਼ੇਸ਼ ਤੌਰ ਤੇ ਪੈਪੀਤ ਅੰਤੇ ਕਰਨ ਵਾਲਾ ਮੈਂ ਧੀਰਜ ਅਤੇ ਮਨ ਦੀ ਸਮਾਧਾਨ ਰੂਪੀ ਸ਼ਾਂਤੀ ਨਹੀਂ ਪਾ ਰਿਹਾ ਹਾਂ दंष्ट्राकरालानि च ते मुखानि दृष्ट्वैव कालानलसन्निभानि दिशो न जाने न लभे च शर्म प्रसीद देवेश जगन्निवास ਆਪ ਦੇ ਵਿਕਰਾਲ ਦਾੜਾਂ ਵਾਲੇ ਅਤੇ ਕਾਲ ਅਗਨੀ ਕਾਲ ਦੇ ਲਈ ਵੀ ਅਗਨੀ ਹੈ ਪਰਮਾਤਮਾ ਦੇ ਸਮਾਨ ਵਲਦੇ ਹੋਏ ਮੁਖ ਨੂੰ ਵੇਖ ਕੇ ਮੈਂ ਦਿਸ਼ਾਵਾਂ ਨੂੰ ਨਹੀਂ ਜਾਣ ਪਾ ਰਿਹਾ ਹਾਂ ਚਾਰੋਂ ਪਾਸੇ ਪ੍ਰਕਾਸ਼ ਵੇਖ ਕੇ ਦਿਸ਼ਾ ਭਰਮ ਹੋ ਰਿਹਾ ਹੈ ਆਪ ਦਾ ਇਹ ਰੂਪ ਵੇਖਦੇ ਹੋਏ ਮੈਨੂੰ ਸੁਖ ਵੀ ਨਹੀਂ ਮਿਲ ਰਿਹਾ ਹੈ ਦੇਵੇਸ਼ ਇਹ ਜਗ ਨਿਵਾਸ ਆਪ ਪ੍ਰਸੰਨ ਹੋਵੋ अमी च त्वां धृतराष्ट्रस्य पुत्राः सर्वे सहैवावनिपालसङ्घै भीष्मो द्रोणः सूतपुत्रस्तथासौ सहास्मदीयैरपि योधमुख्यैः ਉਹ ਸਾਰੇ ਹੀ ਧ੍ਰਿਤ ਰਾਸ਼ਟਰ ਦੇ ਪੁੱਤਰ ਰਾਜਿਆਂ ਦੇ ਸਮੂਹਾਂ ਸਮੇਤ ਆਪ ਵਿੱਚ ਪ੍ਰਵੇਸ਼ ਕਰ ਰਹੇ ਹਨ ਅਤੇ ਭੀਸ਼ਮ ਪਿਤਾਮਾ ਦ੍ਰੋਣਾਚਾਰਿਆ ਉਹ ਕਰਨ ਜਿਸ ਤੋਂ ਅਰਜੁਨ ਬਹੁਤ ਪੈਪੀਤ ਸੀ ਉਹ ਕਰਨ ਅਤੇ ਸਾਡੇ ਪਾਸੇ ਵੱਲ ਦੇ ਪ੍ਰਮੁੱਖ ਯੋਧਿਆਂ ਸਮੇਤ ਸਾਰੇ ਦੇ ਸਾਰੇ ਵਕਤਰਾਣੀ ਤੇ ਤਵਰਮਾਣਾ ਵਿਸ਼ੰਤੀ दंष्ट्राकरालानि भयानकानि केचिद्विलग्ना दशनान्तरेषु सन्दृश्यन्ते चूर्णितैरुत्तमाङ्गैः ਬੜੇ ਵੇਗ ਨਾਲ ਆਪ ਦੇ ਵਿਕਰਾਲ ਦਾੜਾਂ ਵਾਲੇ ਭਿਆਨਕ ਮੁਖ ਵਿੱਚ ਪ੍ਰਵੇਸ਼ ਕਰ ਰਹੇ ਹਨ ਅਤੇ ਉਹਨਾਂ ਵਿੱਚੋਂ ਕਿੰਨੇ ਹੀ ਚੂਰਾ-ਚੂਰ ਹੋਏ ਸਿਰਾਂ ਸਮੇਤ ਆਪ ਦੇ ਦੰਦਾਂ ਦੇ ਵਿੱਚ ਅਟਕੇ ਹੋਏ ਦਿਖਾਈ ਦੇ ਰਹੇ ਹਨ ਉਹ ਕਿੰਨੇ ਵੇਗ ਨਾਲ ਪ੍ਰਵੇਸ਼ ਕਰ ਰਹੇ ਹਨ ਹੁਣ ਉਹਨਾਂ ਦਾ ਵੇਗ ਵੇਖੀਏ यथा नदीनां बहवोऽम्बुवेगाः समुद्रमेवाभिमुखा द्रवन्ति तथा तवामी नरलोकवीरा विशन्ति वक्त्राण्यभिविज्वलन्ति ਜਿਵੇਂ ਨਦੀਆਂ ਦੇ ਬਹੁਤ ਸਾਰੇ ਜਲ ਪ੍ਰਵਾਹ ਅਰਥਾਤ ਖੁਦ ਵਿੱਚ ਵਿਕਰਾਲ ਹੁੰਦੇ ਹੋਏ ਵੀ ਸਮੁੰਦਰ ਵੱਲ ਦੌੜਦੇ ਹਨ ਸਮੁੰਦਰ ਵਿੱਚ ਪ੍ਰਵੇਸ਼ ਕਰਦੇ ਹਨ ਠੀਕ ਉਸੇ ਪ੍ਰਕਾਰ ਉਹੀ ਸ਼ੂਰਵੀਰ ਮਨੁੱਖਾਂ ਦੇ ਸਮੂਹ ਆਪ ਦੇ ਬਲ ਦੇ ਮੁਖਾਂ ਵਿੱਚ ਪ੍ਰਵੇਸ਼ ਕਰ ਰਹੇ ਹਨ ਅਰਥਾਤ ਉਹ ਆਪਣੇ ਆਪ ਵਿੱਚ ਸ਼ੂਰਵੀਰਤਾ ਹਨ ਪਰ ਆਪ ਸਮੁੰਦਰ ਸਮਾਨ ਹੋ ਆਪ ਦੇ ਸਾਹਮਣੇ ਉਹਨਾਂ ਦਾ ਬਲ ਬੜਾ ਹੀ ਤੁਛ ਹੈ ਉਹ ਕਿਸ ਲਈ ਅਤੇ ਕਿਵੇਂ ਪ੍ਰਵੇਸ਼ ਕਰ ਰਹੇ ਹਨ ਇਸ ਦੇ ਲਈ ਉਦਾਹਰਣ ਦਿੱਤਾ ਹੈ यथा प्रदीप्तं ज्वलनं पतङ्गा विशन्ति नाशाय समृद्धवेगा तथैव नाशाय विशन्ति लोकाः तवापि वक्त्राणि समृद्धवेगा ਜਿਵੇਂ ਪਤੰਗੇ ਸੜ ਜਾਣ ਲਈ ਬਲਦੀ ਅੱਗ ਵਿੱਚ ਬੜੇ ਵੇਗ ਨਾਲ ਪ੍ਰਵੇਸ਼ ਕਰਦੇ ਹਨ ਉਸੇ ਤਰ੍ਹਾਂ ਇਹ ਸਭ ਪ੍ਰਾਣੀ ਵੀ ਆਪਣੇ ਨਾਸ਼ ਲਈ ਆਪ ਦੇ ਮੁਖਾਂ ਵਿੱਚ ਅਤੀ ਵੇਗ ਨਾਲ ਪ੍ਰਵੇਸ਼ ਕਰ ਰਹੇ ਹਨ लेलीहसे ग्रसमानः समन्तात् लोकान् समग्रान् वदनैर्ज्वलद्भिः तेजोभिरापूर्य जगत्समग्रम् भासस्तवोग्राः प्रतपन्ति विष्णो ਆਪ ਉਹਨਾਂ ਸਾਰੇ ਲੋਕਾਂ ਨੂੰ ਬਲਦੇ ਹੋਏ ਮੁੱਖਾਂ ਰਾਹੀਂ ਸਾਰਿਆਂ ਪਾਸਿਆਂ ਤੋਂ ਨਿਗਲਦੇ ਹੋਏ ਚਟ ਰਹੇ ਹੋ ਉਹਨਾਂ ਦਾ ਸਵਾਦ ਲੈ ਰਹੇ ਹੋ हे ਸਰਵ ਵਿਆਪੀ ਪਰਮਾਤਮਾ ਆਪ ਦਾ ਨੂਰ ਤੀਬਰ ਤੇਜ ਨਾਲ ਸਾਰੇ ਸੰਸਾਰ ਵਿੱਚ ਵਿਆਪਦਾ ਹੋਇਆ ਸੰਸਾਰ ਨੂੰ ਤਪਾ ਰਿਹਾ ਹੈ ਅਰਥਾਤ ਪਹਿਲਾਂ ਆਸੁਰੀ ਸੰਪਤੀ ਪਰਮ ਤਤ ਵਿੱਚ ਵਿਲੀਨ ਹੋ ਜਾਂਦੀ ਹੈ ਉਸ ਦੇ ਬਾਅਦ ਦੇਵੀ ਸੰਪਤੀ ਦਾ ਕੋਈ ਕੰਮ ਨਹੀਂ ਰਹਿ ਜਾਂਦਾ ਇਸ ਲਈ ਉਹ ਵੀ ਉਸੇ ਸਵਰੂਪ ਵਿੱਚ ਲੀਨ ਹੋ ਜਾਂਦੀ ਹੈ ਅਰਜੁਨ ਨੇ ਵੇਖਿਆ ਕਿ ਕੌਰਵ ਪੱਖ ਉਸ ਦੇ ਬਾਅਦ ਉਸ ਦੇ ਆਪਣੇ ਪੱਖ ਦੇ ਯੋਧਾ ਸ਼੍ਰੀ ਕ੍ਰਿਸ਼ਨ ਦੇ ਮੁਖ ਵਿੱਚ ਸਮਾਉਂਦੇ ਜਾ ਰਹੇ ਹਨ ਉਸਨੇ ਪੁੱਛਿਆ आख्याहि मे को भवानुग्ररूपो नमोऽस्तु ते देववर प्रसीद विज्ञातुमिच्छामि भवन्तमाद्यम् न हि ਪ੍ਰਜਾਨਾਮि ਤਵ ਪ੍ਰਵ੍ਰਿਤਿਮ ਮੈਨੂੰ ਦੱਸੋ ਕਿ ਭਿਆੰਕਰ ਆਕਾਰ ਵਾਲੇ ਆਪ ਕੌਣ ਹੋ हे ਦੇਵਾਂ ਵਿੱਚ ਸ੍ਰੇਸ਼ਟ ਆਪ ਨੂੰ ਨਮਸਕਾਰ ਹੈ ਆਪ ਪ੍ਰਸੰਨ ਹੋਵੋ हे ਆਦੀ ਸਵਰੂਪ ਮੈਂ ਆਪ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਹਾਂ ਕਿ ਆਪ ਕੌਣ ਹੋ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਆਪ ਦੀ ਪ੍ਰਵ੍ਰਿਤੀ ਅਰਥਾਤ ਹਰਕਤਾਂ ਨੂੰ ਮੈਂ ਸਮਝ ਨਹੀਂ ਪਾ ਰਿਹਾ ਹਾਂ ਇਸ ਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਬੋਲੇ ਸ਼੍ਰੀ ਭਗਵਾਨੋ ਵਾਚ कालोऽस्मि लोकक्षयकृत् प्रवृद्धो लोकान् समाहर्तुमिह प्रवृत्तः ऋतेऽपि त्वां न भविष्यन्ति सर्वे ह्येव स्थिताः प्रत्यनीकेषु योधा ਅਰਜੁਨ ਮੈਂ ਲੋਕਾਂ ਦਾ ਨਾਸ਼ ਕਰਨ ਵਾਲਾ ਵਧਿਆ ਹੋਇਆ ਕਾਲ ਹਾਂ ਅਤੇ ਇਸ ਸਮੇਂ ਇਹਨਾਂ ਲੋਕਾਂ ਨੂੰ ਨਸ਼ਟ ਕਰਨ ਲਈ ਲੱਗਿਆ ਹੋਇਆ ਹਾਂ ਪ੍ਰਤੀਪੱਖੀਆਂ ਦੀ ਸੈਨਾ ਦੇ ਜਿੰਨੇ ਵੀ ਯੋਧਾ ਹਨ ਉਹ ਸਾਰੇ ਤੇਰੇ ਬਿਨਾ ਵੀ ਨਹੀਂ ਰਹਿਣਗੇ ਉਹ ਜਿੰਦਾ ਨਹੀਂ ਬਚਣਗੇ ਇਸੇ ਲਈ ਲੱਗਿਆ ਹੋਇਆ ਹਾਂ तस्मात्त्वमुत्तिष्ठ यशो लभस्व जित्वा शत्रून् भूङ्क्ष्व राज्यम् समृद्धम् मयैवैते निहता पूर्वमेव निमित्तमात्रं इसलिए अर्जुन तू युद्ध ले खड़ा हो जस प्राप्त कर ਵੈਰੀਆਂ जित समृद्धि भरिया राज भोग यह सारे सूरबीर मेरे राही पहला तो ही मारे हुए हैं हे सभ्य सांची ਤੂੰ ਕੇਵਲ ਨਿਮਿਤ ਮਾਤਰ ਬਣ ਅਕਸਰ ਹਰ ਥਾਂ ਤੇ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਿ ਉਹ ਪਰਮਾਤਮਾ ਨਾ ਕੁਝ ਆਪ ਕਰਦਾ ਹੈ ਨਾ ਕਰਾਉਂਦਾ ਹੈ ਨਾ ਤਾਲਮੇਲ ਹੀ ਜੋੜਦਾ ਹੈ ਮੋਹ ਨਾਲ ਟੱਕੀ ਬੁੱਧੀ ਦੇ ਕਾਰਨ ਹੀ ਲੋਕੀ ਕਹਿੰਦੇ ਹਨ ਕਿ ਪਰਮਾਤਮਾ ਕਰਾਉਂਦਾ ਹੈ ਪਰ ਇੱਥੇ ਉਹ ਆਪ ਖੁਦ ਕਹਿ ਰਹੇ ਹਨ ਕਿ ਅਰਜੁਨ ਕਰਤਾ ਧਰਤਾ ਮੈਂ ਹਾਂ ਮੇਰੇ ਦੁਆਰਾ ਇਹ ਪਹਿਲਾਂ ਤੋਂ ਹੀ ਮਾਰੇ ਹੋਏ ਹਨ ਤੂੰ ਬਸ ਖੜਾ ਹੋ ਜਸ ਲੈ ਲੈ ਐਸਾ ਇਸ ਲਈ ਹੈ ਕਿ ਅਰਜੁਨ ਉਸ ਅਵਸਥਾ ਨੂੰ ਪ੍ਰਾਪਤ ਕਰ ਚੁੱਕਾ ਸੀ ਕਿ ਭਗਵਾਨ ਆਪ ਹੀ ਉਸ ਲਈ ਖੜੇ ਹੋ ਗਏ ਅਨੁਰਾਗ ਹੀ ਅਰਜੁਨ ਹੈ ਅਨੁਰਾਗੀ ਲਈ ਭਗਵਾਨ ਸਦਾ ਖੜੇ ਹਨ ਉਹਨਾਂ ਦੇ ਹੀ ਕਰਤਾ ਹਨ ਰਥੀ ਬਣ ਜਾਂਦੇ ਹਨ ਇੱਥੇ ਗੀਤਾ ਵਿੱਚ ਤੀਜੀ ਵਾਰੀ ਸਾਮਰਾਜ ਦਾ ਪ੍ਰਸੰਗ ਆਇਆ ਹੈ ਪਹਿਲਾਂ ਅਰਜੁਨ ਲੜਨਾ ਨਹੀਂ ਚਾਹੁੰਦਾ ਸੀ ਉਸਨੇ ਕਿਹਾ ਕਿ ਪ੍ਰithvi ਦੇ ਅੰਨ ਧਨ ਭਰੇ ਸੁਲਭ ਸਾਮਰਾਜ ਅਤੇ ਦੇਵਤਿਆਂ ਦੇ ਸਵਾਮੀ ਪਦ ਦਾ ਤ੍ਰਿਲੋਕ ਦੇ ਰਾਜ ਵਿੱਚ ਵੀ ਮੈਂ ਉਹ ਉਪਾਏ ਨਹੀਂ ਵੇਖਦਾ ਜੋ ਇੰਦਰੀਆਂ ਨੂੰ ਸੁਕਾਉਣ ਵਾਲੇ ਮੇਰੇ ਇਸ ਸੋਗ ਨੂੰ ਦੂਰ ਕਰ ਸਕੇ ਜਦ ਤੜਪ ਬਣੀ ਹੀ ਰਹੇਗੀ ਤਾਂ ਸਾਨੂੰ ਨਹੀਂ ਚਾਹੀਦਾ ਯੋਗੇਸ਼ਵਰ ਨੇ ਕਿਹਾ ਇਸ ਯੁੱਧ ਵਿੱਚ ਹਾਰੋਗੇ ਤਾਂ ਦੇਵਤਾਈ ਅਤੇ ਜਿੱਤੋਗੇ ਤਾਂ ਮਹਾ ਮਹਿਮਾ ਦੀ ਸਥਿਤੀ ਮਿਲੇਗੀ ਅਤੇ ਇੱਥੇ 11ਵੇਂ ਅਧਿਆਏ ਵਿੱਚ ਕਹਿੰਦੇ ਹਨ ਕਿ ਇਹ ਵੈਰੀ ਮੇਰੇ ਰਾਹੀ ਮਾਰੇ ਹੋਏ ਹਨ ਤੂੰ ਨਵਿਤ ਮਾਤਰ ਬਣ ਜਾ ਜਸ ਪ੍ਰਾਪਤ ਕਰ ਲੈ ਅਤੇ ਸਮ੍ਰਿੱਧੀ ਭਰੇ ਰਾਜ ਦਾ ਭੋਗ ਕਰ ਫਿਰ ਉਹੀ ਗੱਲ ਜਿਹੜੀ ਗੱਲ ਨਾਲ ਅਰਜੁਨ ਚੌਂਕਦਾ ਹੈ ਜਿਸ ਵਿੱਚ ਸੋਗ ਨੂੰ ਮਿਟਦਾ ਹੋਇਆ ਨਹੀਂ ਵੇਖਦਾ ਕਿ ਸ਼੍ਰੀ ਕ੍ਰਿਸ਼ਨ ਫਿਰ ਵੀ ਉਹ ਰਾਜ ਦੇਣਗੇ ਨਹੀਂ ਦਰਸਲ ਵਿਕਾਰਾਂ ਦੇ ਅੰਤ ਦੇ ਨਾਲ ਪਰਮਾਤਮ ਸਰੂਪ ਦੀ ਸਥਿਤੀ ਹੀ ਅਸਲੀ ਸਮ੍ਰਿੱਧੀ ਹੈ ਜੋ ਸਥਿਰ ਸੰਪਤੀ ਹੈ ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ ਜੋ ਰਾਜ ਯੋਗ ਦਾ ਪਰਿਣਾਮ ਹੈ भीष्मञ्च जयद्रथञ्च कर्णम् तथान्यानपि योधवीरान् मया हतां जहिमा व्यथिष्ठा युद्धस्वचेता शिरणे सपत्ना इना द्रोण पेशम् जयद्रथ कर्ण ਅਤੇ ਹੋਰ ਅਨੇਕਾਂ ਮੇਰੇ ਰਾਹੀ ਮਾਰੇ ਹੋਏ ਸ਼ੂਰਵੀਰ ਯੋਧਿਆਂ ਨੂੰ ਤੂੰ ਮਾਰ ਪੈ ਨਾ ਕਰ ਸੰਗਰਾਮ ਵਿੱਚ ਵੈਰੀਆਂ ਨੂੰ ਤੂੰ ਯਕੀਨਨ ਜਿੱਤੇਗਾ ਇਸ ਲਈ ਯੁੱਧ ਕਰ ਇੱਥੇ ਵੀ ਯੋਗੇਸ਼ਵਰ ਨੇ ਕਿਹਾ ਕਿ ਵੈਰੀ ਮੇਰੇ ਦੁਆਰਾ ਮਾਰੇ ਹੋਏ ਹਨ ਇਨ੍ਹਾਂ ਮਰੇ ਹੋਿਆਂ ਨੂੰ ਤੂੰ ਮਾਰ ਸਪਸ਼ਟ ਕੀਤਾ ਕਿ ਮੈਂ ਕਰਤਾ ਹਾਂ ਜਦਕਿ ਪੰਜਵੇਂ ਅਧਿਆਏ ਦੇ ਸ਼ਲੋਕ 13 14 ਤੇ 15 ਵਿੱਚ ਉਹਨਾਂ ਨੇ ਕਿਹਾ ਸੀ ਭਗਵਾਨ ਅਕਰਤਾ ਹਨ 18ਵੇਂ ਅਧਿਆਏ ਵਿੱਚ ਉਹ ਕਹਿੰਦੇ ਹਨ ਸ਼ੁਭ ਜਾਂ ਅਸ਼ੁਭ ਹਰ ਕੰਮ ਦੇ ਹੋਣ ਵਿੱਚ ਪੰਜ ਮਾਧਿਅਮ ਹਨ ਅਧਿਸ਼ਠਾਨ ਕਰਤਾ ਕਰਨ ਚੇਸ਼ਟਾ ਅਤੇ ਦੇਵ ਜੋ ਕਹਿੰਦੇ ਹਨ ਕਿ ਕੇਵਲਤਾ ਸਰੂਪ ਪਰਮਾਤਮਾ ਕਰਦੇ ਹਨ ਉਹੀ ਅਵਿਵੇਕੀ ਹਨ ਯਥਾਰਥ ਨਹੀਂ ਜਾਣਦੇ ਅਰਥਾਤ ਭਗਵਾਨ ਨਹੀਂ ਕਰਦੇ ਐਸਾ ਵਿਰੋਧਾਭਾਸ ਕਿਉਂ ਦਰਸਲ ਪ੍ਰਕਿਰਤੀ ਅਤੇ ਉਸ ਪਰਮਾਤਮਾ ਪੁਰਸ਼ ਦੇ ਵਿੱਚ ਇੱਕ ਸੀਮਾ ਰੇਖਾ ਹੈ ਜਦ ਤੱਕ ਪ੍ਰਕਿਰਤੀ ਦੇ ਪਰਮਾਣੂਆਂ ਦਾ ਦਬਾਅ ਜ਼ਿਆਦਾ ਰਹਿੰਦਾ ਹੈ ਤਦ ਤੱਕ ਮਾਇਆ ਪ੍ਰੇਰਣਾ ਦਿੰਦੀ ਹੈ ਅਤੇ ਜਦ ਸਾਧਕ ਉਸ ਤੋਂ ਉੱਤੇ ਉੱਠ ਜਾਂਦਾ ਹੈ ਤਾਂ ਉਹ ਈਸ਼ਵਰ ਇਸ਼ਟ ਜਾਂ ਸਤਿਗੁਰੂ ਦੇ ਕਾਰਜ ਖੇਤਰ ਵਿੱਚ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਸਤਿਗੁਰੂ ਇਸ਼ਟ ਹਿਰਦੇ ਤੋਂ ਰਥੀ ਹੋ ਜਾਂਦਾ ਹੈ ਆਤਮਾ ਤੋਂ ਜਾਗਰਿਤ ਹੋ ਕੇ ਉਸ ਅਨੁਰਾਗੀ ਸਾਧਕ ਦਾ ਖੁਦ ਮਾਰਗ ਸੰਚਾਲਨ ਕਰਨ ਲੱਗ ਜਾਂਦਾ ਹੈ ਪੂਜਯ ਮਹਾਰਾਜ ਜੀ ਕਹਿੰਦੇ ਸਨ ਜਿਸ ਪਰਮਾਤਮਾ ਦੀ ਸਾਨੂੰ ਚਾਹ ਹੈ ਜਿਸ ਪੱਧਰ ਤੇ ਅਸੀਂ ਖੜੇ ਹਾਂ ਉਸ ਪੱਧਰ ਤੇ ਖੁਦ ਉੱਤਰ ਕੇ ਜਦ ਤੱਕ ਆਤਮਾ ਤੋਂ ਜਾਗਰਿਤ ਨਹੀਂ ਹੋ ਜਾਂਦਾ ਤਦ ਤੱਕ ਸਹੀ ਮਾਤਰਾ ਵਿੱਚ ਸਾਧਨਾ ਦਾ ਆਰੰਭ ਨਹੀਂ ਹੁੰਦਾ ਉਸ ਤੋਂ ਬਾਅਦ ਸਾਧਕ ਕੋਲੋਂ ਜੋ ਕੁਝ ਪਾਰ ਲੱਗਦਾ ਹੈ ਉਹੀ ਉਸ ਦੀ ਦੇਣ ਹੈ ਸਾਧਕ ਤਾਂ ਕਿਸੇ ਮਾਧਿਅਮ ਵਾਂਗ ਉਸ ਦੇ ਸੰਕੇਤ ਅਤੇ ਆਦੇਸ਼ ਉੱਤੇ ਹੀ ਚੱਲਦਾ ਹੈ ਸਾਧਕ ਦੀ ਸਫਲਤਾ ਉਸ ਦੀ ਦੇਣ ਹੈ ਐਸੇ ਅਨੁਰਾਗੀ ਲਈ ਈਸ਼ੁਰ ਆਪਣੀ ਦ੍ਰਿਸ਼ਟੀ ਨਾਲ ਵੇਖਦਾ ਹੈ ਵਿਖਾਉਂਦਾ ਹੈ ਅਤੇ ਆਪਣੇ ਸਰੂਪ ਤੱਕ ਪਹੁੰਚਾਉਂਦਾ ਹੈ ਇਹੋ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਮੇਰੇ ਦੁਆਰਾ ਮਾਰੇ ਹੋਏ ਇਹਨਾਂ ਵੈਰੀਆਂ ਨੂੰ ਮਾਰ ਯਕੀਨਨ ਤੇਰੀ ਜਿੱਤ ਹੋਵੇਗੀ ਮੈਂ ਜੋ ਖੜਾ ਹਾਂ सञ्जय उवाच एतच्छित्वा वचनं केशवस्य कृताञ्जलिर्वेपमानः किरीटी नमस्कृत्वा भूय एवाह कृष्णम् सगद्गदं भीतभीतः प्रणम्य ਸੰਜੇ ਬੋਲਿਆ ਜੋ ਕੁਝ ਅਰਜੁਨ ਨੇ ਵੇਖਿਆ ਠੀਕ ਵੈਸਾ ਹੀ ਸੰਜੇ ਨੇ ਵੇਖਿਆ ਹੈ ਅਗਿਆਨ ਨਾਲ ਟੱਕਿਆ ਮਨ ਹੀ ਅੰਨਾ ਤ੍ਰਿਤਰਾਸ਼ਟਰ ਹੈ ਪਰ ਐਸਾ ਮਨ ਵੀ ਸੰਜੇ ਦੇ ਮਾਧਿਅਮ ਨਾਲ ਚੰਗੀ ਤਰ੍ਹਾਂ ਵੇਖਦਾ ਸੁਣਦਾ ਅਤੇ ਸਮਝਦਾ ਹੈ ਕੇਸ਼ਵ ਦੇ ਇਹ ਉਪਰੋਕਤ ਵਚਨ ਸੁਣ ਕੇ ਮੁਕਟਧਾਰੀ ਅਰਜੁਨ ਭੈਭੀਤ ਹੋ ਕੇ ਕੰਬਦਾ ਹੋਇਆ ਹੱਥ ਜੋੜ ਕੇ ਨਮਸਕਾਰ ਕਰਕੇ ਫਿਰ ਸ਼੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਗਦਗਦ ਕੰਠ ਨਾਲ ਕਹਿੰਦਾ ਹੈ ਅਰਜੁਨ ਉਵਾਚ ਸਥਾਨੇ ਰਿਸ਼ੀ ਕੇਸ਼ਤਵ प्रकीर्त्या जगत्प्रहृष्यत्यनुरज्यते च रक्षांसि भीतानि दिशो द्रवन्ति सर्वे नमस्यन्ति च सिद्धसङ्घाः हे ਅੰਤਰਯਾਮੀ ਰਿਸ਼ੀਕੇਸ਼ ਇਹ ਉਚਿਤ ਹੀ ਹੈ ਕਿ ਆਪ ਦੇ ਜਸ ਨਾਲ ਸੰਸਾਰ ਪ੍ਰਸੰਨ ਹੁੰਦਾ ਹੈ ਅਤੇ ਅਨੁਰਾਗ ਨੂੰ ਪ੍ਰਾਪਤ ਹੁੰਦਾ ਹੈ ਆਪ ਦੀ ਹੀ ਮਹਿਮਾ ਨਾਲ ਪੈਪੀਤ ਹੋਏ ਰਾਖਸ਼ ਦੂਰ ਦਿਸ਼ਾਵਾਂ ਵਿੱਚ ਦੌੜਦੇ ਹਨ ਅਤੇ ਸਾਰੇ ਸਿੱਧ ਗਣਾਂ ਦੇ ਸਮੂਹ ਆਪ ਦੀ ਮਹਿਮਾ ਵੇਖ ਕੇ ਨਮਸਕਾਰ ਕਰਦੇ ਹਨ कस्माच्च तेन न मेरन्महात्मन् गरीयसे ब्रह्मणोऽप्यादिकर्त्रे अनन्तदेवेश जगन्निवास त्वमक्षरं सदसत्तत्परं यत् हे ਮਹਾਤਮਾ ਬ੍ਰਹਮਾ ਦੇ ਵੀ ਆਦਿ ਕਰਤਾ ਅਤੇ ਸਭ ਤੋਂ ਵੱਡੇ ਆਪ ਮਹਾਤਮਾ ਨੂੰ ਉਹ ਸਾਰੇ ਨਮਸਕਾਰ ਕਿਉਂ ਨਾ ਕਰਨ ਕਿਉਂਕਿ हे ਅਨੰਤ हे ਦੇਵੇਸ਼ हे ਜਗ ਨਿਵਾਸ ਸਤ ਅਸਤ ਅਤੇ ਉਹਨਾਂ ਤੋਂ ਵੀ ਪਰੇ ਅਕਸ਼ਰ ਅਰਥਾਤ ਅਕਸ਼ੇ ਸਵਰੂਪ ਆਪ ਹੀ ਹੋ ਅਰਜੁਨ ਨੇ ਅਕਸ਼ੇ ਸਵਰੂਪ ਦਾ ਪ੍ਰਤੱਖ ਦਰਸ਼ਨ ਕੀਤਾ ਸੀ ਸਿਰਫ ਬੌਧਿਕ ਪੱਧਰ ਤੇ ਕਲਪਨਾ ਕਰਨ ਜਾਂ ਮੰਨ ਲੈਣ ਨਾਲ ਹੀ ਕੋਈ ਐਸੀ ਸਥਿਤੀ ਨਹੀਂ ਮਿਲਦੀ ਜੋ ਅਕਸ਼ੇ ਹੋਵੇ ਅਰਜੁਨ ਦਾ ਪ੍ਰਤੱਖ ਦਰਸ਼ਨ ਉਸ ਦੀ ਅੰਦਰੂਨੀ ਅਨੁਭੂਤੀ ਹੈ ਉਸਨੇ ਬੇਨਤੀ ਕੀਤੀ त्वमादिदेव पुरुषः पुराण त्वमस्य विश्वस्य परं निधानम् वेत्तासि वेद्यं च परं च धाम त्वया ततं विश्वमनन्तरूप आप आदिदेव अति सनातन पुरुष हो आप जगत देव परम आसरा हो जानी जान हो जानन योग हो परमात्मा हो हे अनंत स्वरूप ਆਪ ਨਾਲ ਇਹ ਸਾਰਾ ਜਗ ਵਿਆਪਤ ਹੈ ਆਪ ਹਰ ਥਾਈ ਹੋ वायुर्यमोऽग्निर्वरुण शशाङ्कः प्रजापतिस्त्वं प्रपितामहश्च नमो नमस्तेऽस्तु सहस्रकृत्वः पुनश्च भूयोऽपि नमो नमस्ते आप ही ਵਾਯੂ ਯਮਰਾਜ ਅਗਨੀ ਚੰ드ਰਮਾ ਅਤੇ ਪ੍ਰਜਾ ਦੇ ਸੁਆਮੀ ਬ੍ਰਹਮਾ ਅਤੇ ਬ੍ਰਹਮਾ ਦੇ ਵੀ ਪਿਤਾ ਹੋ ਆਪ ਨੂੰ ਹਜ਼ਾਰਾਂ ਵਾਰ ਨਮਸਕਾਰ ਫਿਰ ਵੀ ਬਾਰ-ਬਾਰ ਨਮਸਕਾਰ ਹੈ ਅਤਿਅੰਤ ਸ਼ਰਧਾ ਅਤੇ ਭਗਤੀ ਦੇ ਕਾਰਨ ਨਮਨ ਕਰਦੇ ਹੋਏ ਅਰਜੁਨ ਨੂੰ ਤ੍ਰਿਪਤੀ ਨਹੀਂ ਹੋ ਰਹੀ ਹੈ ਉਹ ਕਹਿੰਦਾ ਹੈ नमः पुरस्तादथ पृष्ठतस्ते नमोऽस्तु ते सर्वत एव सर्व अनन्तवीर्यामितविक्रमस्त्वम् सर्वं समाप्नोषि ततोऽसि सर्वः ਹੇ ਅਤਿਅੰਤ ਸਮਰਥਾਵਾਨ ਆਪ ਨੂੰ ਅੱਗੇ ਤੋਂ ਵੀ ਅਤੇ ਪਿੱਛੋਂ ਤੋਂ ਵੀ ਨਮਸਕਾਰ ਹੇ ਸਰਬ ਆਤਮਾ ਆਪ ਨੂੰ ਸਾਰਿਆਂ ਹੀ ਪਾਸਿਓਂ ਨਮਸਕਾਰ ਕਿਉਂਕਿ ਹੇ ਅਤੀ ਪਰਾਕਰਮਸ਼ਾਲੀ ਆਪ ਸੰਸਾਰ ਦੇ ਹਰ ਪਾਸੇ ਵਿਆਪਤ ਹੋਏ ਹੋ ਇਸ ਤਰ੍ਹਾਂ ਬਾਰ-ਬਾਰ ਨਮਸਕਾਰ ਕਰਕੇ ਪੈਪੀਤ ਅਰਜੁਨ ਆਪਣੀਆਂ ਭੁੱਲਾਂ ਲਈ ਖਿਮਾ ਯਾਚਨਾ ਕਰਦਾ ਹੈ सखेति मत्वा प्रसभं यदुक्तम् हे कृष्ण हे यादव हे सखेति अजानता महिमानं तवेदम् मया प्रमादात् प्रणयेन वापि ਆਪ ਦੇ ਇਸ ਪ੍ਰਭਾਵ ਨੂੰ ਨਾ ਜਾਣਦੇ ਹੋਏ ਆਪ ਨੂੰ ਸਖਾ ਮਿੱਤਰ ਮੰਨ ਕੇ ਮੇਰੇ ਰਾਹੀਂ ਪ੍ਰੇਮ ਜਾਂ ਗਲਤੀ ਨਾਲ ਹੀ ਕ੍ਰਿਸ਼ਨ हे ਯਾਦਵ हे ਸਖਾ ਇਸ ਤਰ੍ਹਾਂ ਜੋ ਕੁਝ ਵੀ ਹੱਠ ਕਰਦੇ ਹੋਏ ਕਿਹਾ ਗਿਆ ਹੈ ਅਤੇ यच्चावहासार्थमसत्कृतोऽसि वहासार्थमसत्कृतोऽसि विहारशय्यासनभोजनेषु एकोऽथवाप्यच्युत तत्समक्षम् तत्क्षामये त्वामहमप्रमेयम् हे अचियुत् खेड्द्या सौन्द्या ਬੈਠਦਿਆਂ ਅਤੇ ਖਾਂਦਿਆਂ ਸਮੇਂ ਇਕੱਲੇ ਅਤੇ ਲੋਕਾਂ ਦੇ ਸਾਹਮਣੇ ਵੀ ਮੇਰੇ ਰਾਹੀਂ ਤੁਹਾਡਾ ਜੋ ਅਪਮਾਨ ਹੋਇਆ ਹੋਵੇ ਉਹਨਾਂ ਸਾਰਿਆਂ ਅਪਰਾਧਾਂ ਲਈ ਹੇ ਅਚਿਤ ਪ੍ਰਭਾਵ ਵਾਲੇ ਆਪ ਤੋਂ ਮੈਂ ਖਿਮਾ ਮੰਗਦਾ ਹਾਂ ਖਿਮਾ ਕਿਸ ਤਰ੍ਹਾਂ ਕਰਨ पितासि लोकस्य चराचरस्य त्वमस्य पूज्यश्च गुरुर्गरीयान् न त्वत्समोऽस्त्यभ्यधिकः कुतोऽन्यो लोकत्रयेऽप्य प्रतिमप्रभाव ਆਪ ਇਸ ਚਲ ਅਚਲ ਜਗਤ ਦੇ ਪਿਤਾ ਗੁਰੂ ਤੋਂ ਵੀ ਵੱਡੇ ਗੁਰੂ ਅਤੇ ਅਤੀ ਪੂਜਨਿਕ ਹੋ ਜਿਸ ਦੀ ਕੋਈ ਮੂਰਤ ਨਹੀਂ ਐਸੇ ਅਮੂਰਤ ਪ੍ਰਭਾਵ ਵਾਲੇ ਆਪ ਦੇ ਬਰਾਬਰ ਤਿੰਨਾਂ ਲੋਕਾਂ ਵਿੱਚ ਹੋਰ ਕੋਈ ਨਹੀਂ ਹੈ ਜੇ ਬਰਾਬਰ ਨਹੀਂ ਹੈ ਤਾਂ ਜ਼ਿਆਦਾ ਕਿਵੇਂ ਹੋਵੇਗਾ ਆਪ ਸਖਾ ਵੀ ਨਹੀਂ ਸਖਾ ਤਾਂ ਹਾਣ ਦਾ ਹੁੰਦਾ ਹੈ तस्मात् प्रणम्य प्रणिधाय कायम् प्रसादये त्वामहमीशमीड्यम् पितेव पुत्रस्य सखेव सख्युः प्रियः प्रियायार्हसि देव सोढुम् ਆਪ ਚਲ ਅਚਲ ਦੇ ਪਿਤਾ ਹੋ ਇਸ ਲਈ ਮੈਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਆਪ ਦੇ ਚਰਣਾ ਵਿੱਚ ਰੱਖ ਕੇ ਪ੍ਰਣਾਮ ਕਰਕੇ ਉਸਤਤ ਕਰਨ ਯੋਗ ਆਪ ਈਸ਼ਵਰ ਨੂੰ ਪ੍ਰਸੰਨ ਹੋਣ ਦੀ ਪ੍ਰਾਰਥਨਾ ਕਰਦਾ ਹਾਂ हे ਦੇਵ ਪਿਤਾ ਜਿਵੇਂ ਪੁੱਤਰ ਦੇ ਸਖਾ ਜਿਵੇਂ ਸਖਾ ਦੇ ਅਤੇ ਪਤੀ ਜਿਵੇਂ ਪ੍ਰਿਯ ਪਤਨੀ ਦੇ ਅਪਰਾਧਾਂ ਨੂੰ ਮਾਫ ਕਰਦਾ ਹੈ ਉਸੇ ਤਰ੍ਹਾਂ ਆਪ ਵੀ ਮੇਰੇ ਅਪਰਾਧਾਂ ਨੂੰ ਸਹਿਨ ਕਰਨ ਵਾਲੇ ਹੋ ਅਪਰਾਧ ਕੀ ਸੀ ਅਸੀਂ ਕਦੇ हे ਯਾਦਵ हे ਸਖਾ हे ਕ੍ਰਿਸ਼ਨ ਕਿਹਾ ਸੀ ਸਮਾਜ ਦੇ ਵਿੱਚ ਜਾਂ ਇਕਾਂਤ ਵਿੱਚ ਵੀ ਕਿਹਾ ਸੀ ਭੋਜਨ ਦੇ ਸਮੇਂ ਜਾਂ ਸੌਣ ਦੇ ਸਮੇਂ ਕਿਹਾ ਸੀ ਕਿ ਕ੍ਰਿਸ਼ਨ ਕਹਿਣਾ ਅਪਰਾਧ ਸੀ ਕਾਲੇ ਤਾਂ ਹੈ ਹੀ ਸਨ ਗੋਰੇ ਕਿਵੇਂ ਕਹੇ ਜਾਂਦੇ ਯਾਦਵ ਕਹਿਣਾ ਵੀ ਅਪਰਾਧ ਨਹੀਂ ਸੀ ਕਿਉਂਕਿ ਖੁਦ ਸ਼੍ਰੀ ਕ੍ਰਿਸ਼ਨ ਦਾ ਯਾਦਵ ਕੁਲ ਵਿੱਚ ਜਨਮ ਹੋਇਆ ਸੀ ਸਖਾ ਕਹਿਣਾ ਵੀ ਅਪਰਾਧ ਨਹੀਂ ਸੀ ਕਿਉਂਕਿ ਖੁਦ ਸ਼੍ਰੀ ਕ੍ਰਿਸ਼ਨ ਵੀ ਆਪਣੇ ਆਪ ਨੂੰ ਅਰਜੁਨ ਦਾ ਸਖਾ ਮੰਨਦੇ ਸਨ ਤੇ ਜਦ ਕ੍ਰਿਸ਼ਨ ਕਹਿਣਾ ਅਪਰਾਧ ਹੀ ਹੈ ਇੱਕ ਵਾਰ ਕ੍ਰਿਸ਼ਨ ਕਹਿਣ ਲਈ ਅਰਜੁਨ ਅਨੰਤ ਵਾਰ ਗਿੜਗਿੜਾ ਕੇ ਮਾਫੀਆਂ ਮੰਗਦਾ ਹੈ ਤਾਂ ਜਾਪ ਕਿਸ ਦਾ ਕਰੀਏ ਨਾਮ ਕਿਹੜਾ ਲਈਏ ਦਰਸਲ ਚਿੰਤਨ ਦਾ ਜੈਸਾ ਵਿਧਾਨ ਖੁਦ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਹੈ ਵੈਸਾ ਹੀ ਤੁਸੀਂ ਕਰੋ ਉਹਨਾਂ ਨੇ ਪਿੱਛੇ ਦੱਸਿਆ ਹੈ ओमित्येकाक्षरम ब्रह्मा व्याहरण मामनुस्मरण अर्जुन ओम बस इतना ही अक्षय ब्रह्म ਦਾ ਪ੍ਰਤੀਕ ਹੈ ਇਸ ਦਾ ਤੂੰ ਜਪ ਕਰ ਅਤੇ ਧਿਆਨ ਮੇਰਾ ਧਰ ਕਿਉਂਕਿ ਉਸ ਪਰਮ ਭਾਵ ਵਿੱਚ ਪਰਵੇਸ਼ ਮਿਲ ਜਾਣ ਦੇ ਬਾਅਦ ਉਸ ਮਹਾਪੁਰਸ਼ ਦਾ ਵੀ ਉਹੀ ਨਾਮ ਹੈ ਜੋ ਓਮ ਅਵਿਅਕਤ ਦਾ ਪ੍ਰਤੀਕ ਹੈ ਪ੍ਰਭਾਵ ਵੇਖਣ ਦੇ ਬਾਅਦ ਅਰਜੁਨ ਨੇ ਮਹਿਸੂਸ ਕੀਤਾ ਕਿ ਨਾ ਤਾਂ ਇਹ ਕਾਲੇ ਹਨ ਨਾ ਗੋਰੇ ਨਾ ਸਖਾ ਹਨ ਨਾ ਯਾਦਵ ਇਹ ਤਾਂ ਅਕਸ਼ੇ ਬ੍ਰਹਮ ਦੀ ਸਥਿਤੀ ਵਾਲੇ ਮਹਾਤਮਾ ਹਨ ਸਾਰੀ ਗੀਤਾ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਪੰਜ ਵਾਰ ਓਮ ਦੇ ਉਚਾਰਨ ਉੱਤੇ ਬਲ ਦਿੱਤਾ ਹੈ ਹੁਣ ਜੇ ਤੁਹਾਨੂੰ ਜਪ ਕਰਨਾ ਹੈ ਤਾਂ ਕ੍ਰਿਸ਼ਨ ਕ੍ਰਿਸ਼ਨ ਨਾ ਕਹਿੰਦੇ ਹੋਏ ਓਮ ਦਾ ਹੀ ਜਪ ਕਰੋ ਅਕਸਰ ਭਗਤੀ ਭਾਵ ਵਾਲੇ ਲੋਕੀ ਕੋਈ ਨਾ ਕੋਈ ਰਸਤਾ ਕੱਢ ਲੈਂਦੇ ਹਨ ਕੋਈ ਓਮ ਜਪਣ ਦੇ ਅਧਿਕਾਰ ਅਤੇ ਅਣ ਅਧਿਕਾਰ ਦੀ ਚਰਚਾ ਤੋਂ ਪੈਪੀਤ ਹੈ ਤਾਂ ਕੋਈ ਮਹਾਤਮਾਵਾਂ ਦੀ ਦੁਹਾਈ ਦਿੰਦਾ ਹੈ ਜਾਂ ਕੋਈ ਸ਼੍ਰੀ ਕ੍ਰਿਸ਼ਨ ਹੀ ਨਹੀਂ ਉਹਨਾਂ ਦੇ ਨਾਮ ਨਾਲ ਪਹਿਲਾਂ ਰਾਧਾ ਅਤੇ ਗੋਪੀਆਂ ਦਾ ਨਾਮ ਵੀ ਜੋੜ ਕੇ ਉਹਨਾਂ ਨੂੰ ਛੇਤੀ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਲੋਕੀ ਸ਼ਰਧਾ ਨਾਲ ਐਸਾ ਕਰਦੇ ਹਨ ਇਸ ਲਈ ਇਹ ਉਹਨਾਂ ਦੀ ਕੋਰੀ ਭਾਵੁਕਤਾ ਹੈ ਜੇ ਤੁਸੀਂ ਸੱਚਮੁੱਚ ਭਗਤੀ ਭਾਵ ਵਾਲੇ ਹੋ ਤਾਂ ਉਹਨਾਂ ਦੇ ਆਦੇਸ਼ ਦਾ ਪਾਲਨ ਕਰੋ ਉਹ ਅਵਿਅਕਤ ਵਿੱਚ ਸਥਿਤ ਹੁੰਦੇ ਹੋਏ ਵੀ ਅੱਜ ਤੁਹਾਡੇ ਸਾਹਮਣੇ ਨਹੀਂ ਹਨ ਪਰ ਉਹਨਾਂ ਦੀ ਵਚਨ ਬਾਣੀ ਤੁਹਾਡੇ ਸਾਹਮਣੇ ਹੈ ਉਹਨਾਂ ਦੀ ਆਗਿਆ ਦਾ ਪਾਲਨ ਕਰੋ ਵਰਨਾ ਤੁਸੀਂ ਆਪੇ ਦੱਸੋ ਕਿ ਗੀਤਾ ਵਿੱਚ ਤੁਹਾਡੀ ਕਿਹੜੀ ਥਾਂ ਹੈ ਹਾਂ ਇਤਨਾ ਜ਼ਰੂਰ ਹੈ ਕਿ ਜੋ ਅਧਿਐਨ ਕਰਦਾ ਹੈ ਸੁਣਦਾ ਹੈ ਉਹ ਗਿਆਨ ਅਤੇ ਯੱਗ ਨੂੰ ਜਾਣ ਲੈਂਦਾ ਹੈ ਸ਼ੁਭ ਲੋਕਾਂ ਨੂੰ ਪਾ ਲੈਂਦਾ ਹੈ ਇਸ ਲਈ ਅਧਿਐਨ ਜ਼ਰੂਰ ਕਰੋ ਪ੍ਰਾਣ ਅਪਾਨ ਦੇ ਚਿੰਤਨ ਵਿੱਚ ਕ੍ਰਿਸ਼ਨ ਨਾਮ ਦਾ ਸਿਲਸਿਲਾ ਪਕੜ ਵਿੱਚ ਨਹੀਂ ਆਉਂਦਾ ਬਹੁਤ ਸਾਰੇ ਲੋਕੀ ਕੋਰੀ ਭਾਵੁਕਤਾ ਵਸ਼ ਸਿਰਫ ਰਾਦੇ ਰਾਦੇ ਕਹਿਣ ਲੱਗੇ ਹਨ ਅੱਜਕੱਲ ਅਫਸਰਾਂ ਤੋਂ ਕੰਮ ਨਾ ਬਣਨ ਦੇ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਪ੍ਰੇਮੀ ਜਾਂ ਪਤਨੀ ਤੋਂ ਸੋਰਸ ਲਗਾ ਕੇ ਕੰਮ ਬਣਾ ਲੈਣ ਦਾ ਰਿਵਾਜ ਹੈ ਲੋਕੀ ਸੋਚਦੇ ਹਨ ਸ਼ਾਇਦ ਭਗਵਾਨ ਦੇ ਘਰ ਵੀ ਐਸਾ ਚੱਲਦਾ ਹੋਣਾ ਹੈ ਇਸ ਲਈ ਉਹਨਾਂ ਨੇ ਕ੍ਰਿਸ਼ਨ ਕਹਿਣਾ ਬੰਦ ਕਰਕੇ ਰਾਧੇ ਰਾਧੇ ਕਹਿਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਹਨ ਰਾਧੇ ਰਾਧੇ ਸ਼ਾਮ ਮਿਲਾ ਦੇ ਰਾਧਾ ਇੱਕ ਵਾਰੀ ਵਿਛੜੀ ਤਾਂ ਖੁਦ ਸ਼ਾਮ ਨਾਲ ਨਾ ਮਿਲ ਸਕੀ ਉਹ ਤੁਹਾਨੂੰ ਕਿਵੇਂ ਮਿਲਾ ਦੇਵੇ ਇਸ ਲਈ ਹੋਰ ਕਿਸੇ ਦੀ ਨਾ ਮੰਨਦੇ ਹੋਏ ਸ਼੍ਰੀ ਕ੍ਰਿਸ਼ਨ ਦੇ ਆਦੇਸ਼ ਦਾ ਹੀ ਤੁਸੀਂ ਇੱਕ ਇੱਕ ਅੱਖਰ ਪਾਲਨ ਕਰੋ ਓਮ ਦਾ ਹੀ ਜਪ ਕਰੋ ਹਾਂ ਇਥੋਂ ਤੱਕ ਉਚਿਤ ਹੈ ਕਿ ਰਾਧਾ ਸਾਡਾ ਆਦਰਸ਼ ਹੈ ਉਤਨੀ ਹੀ ਲਗਨ ਨਾਲ ਸਾਨੂੰ ਵੀ ਲੱਗਣਾ ਚਾਹੀਦਾ ਹੈ ਜੇ ਪਾਉਣਾ ਹੈ ਤਾਂ ਰਾਧਾ ਦੀ ਤਰ੍ਹਾਂ ਬਿਰਹੀ ਬਣਨਾ ਹੈ ਅੱਗੇ ਵੀ ਅਰਜੁਨ ਨੇ ਕ੍ਰਿਸ਼ਨ ਕਿਹਾ ਕ੍ਰਿਸ਼ਨ ਉਹਨਾਂ ਦਾ ਪ੍ਰਚਲਿਤ ਨਾਮ ਸੀ ਐਸੇ ਕਈ ਨਾਮ ਸਨ ਉਹਨਾਂ ਦੇ ਜਿਵੇਂ ਗੋਪਾਲ ਪਰ ਬਹੁਤ ਸਾਰੇ ਸਾਧਕ ਗੁਰੂ ਗੁਰੂ ਜਾਂ ਗੁਰੂ ਦਾ ਪ੍ਰਚਲਿਤ ਨਾਮ ਭਾਵੁਕਤਾ ਵਸ਼ ਜਪਣਾ ਚਾਹੁੰਦੇ ਹਨ ਪਰ ਪ੍ਰਾਪਤੀ ਦੇ ਬਾਅਦ ਹਰ ਮਹਾਪੁਰਸ਼ ਦਾ ਉਹੀ ਨਾਮ ਹੈ ਜਿਸ ਅਵਿਅਕਤ ਵਿੱਚ ਉਹ ਸਥਿਤ ਹੈ ਬਹੁਤ ਸਾਰੇ ਸ਼ਿਸ਼ਯ ਪ੍ਰਸ਼ਨ ਕਰਦੇ ਹਨ ਗੁਰੂਦੇਵ ਜਦ ਧਿਆਨ ਆਪ ਦਾ ਕਰਦੇ ਹਾਂ ਤਾਂ ਪੁਰਾਣਾ ਨਾਮ ਓਮ ਵਗੈਰਾ ਕਿਉਂ ਜਪੀਏ ਗੁਰੂ ਗੁਰੂ ਜਾਂ ਕ੍ਰਿਸ਼ਨ ਕ੍ਰਿਸ਼ਨ ਕਿਉਂ ਨਾ ਜਪੀਏ ਪਰ ਇੱਥੇ ਸ਼੍ਰੀ ਕ੍ਰਿਸ਼ਨ ਨੇ ਸਪਸ਼ਟ ਕੀਤਾ ਕਿ ਅਵਿਅਕਤ ਸਵਰੂਪ ਵਿੱਚ ਵਲੀਨਤਾ ਦੇ ਬਾਅਦ ਮਹਾਪੁਰਸ਼ ਦਾ ਵੀ ਉਹੀ ਨਾਮ ਹੈ ਜਿਸ ਵਿੱਚ ਉਹ ਸਥਿਤ ਹੈ ਕ੍ਰਿਸ਼ਨ ਇੱਕ ਸੰਬੋਧਨ ਸੀ ਜਪਣ ਲਈ ਨਾਮ ਨਹੀਂ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਤੋਂ ਅਰਜੁਨ ਨੇ ਆਪਣੇ ਅਪਰਾਧਾਂ ਲਈ ਖਿਮਾ ਯਾਚਨਾ ਕੀਤੀ ਉਹਨਾਂ ਨੂੰ ਸੁਭਾਵਿਕ ਸਹਿਜ ਰੂਪ ਵਿੱਚ ਆਉਣ ਲਈ ਬੇਨਤੀ ਕੀਤੀ ਸ਼੍ਰੀ ਕ੍ਰਿਸ਼ਨ ਮੰਨ ਗਏ ਸਹਿਜ ਹੋ ਗਏ ਅਰਥਾਤ ਉਸ ਨੂੰ ਮਾਫ ਵੀ ਕਰ ਦਿੱਤਾ ਉਸਨੇ ਨਿਵੇਦਨ ਕੀਤਾ अदृष्टपूर्वम् हृषितोऽस्मि दृष्ट्वा भयेन च प्रव्यथितं मनो मे तदेव मे दर्शय देवरूपम् प्रसीद देवेश जगन्निवास ਅਜੇ ਤੱਕ ਅਰਜੁਨ ਦੇ ਸਾਹਮਣੇ ਯੋਗੇਸ਼ਵਰ ਵਿਸ਼ਵ ਰੂਪ ਵਿੱਚ ਹਨ ਇਸ ਲਈ ਉਹ ਕਹਿੰਦਾ ਹੈ ਕਿ ਮੈਂ ਪਹਿਲਾਂ ਨਾ ਵੇਖੇ ਹੋਏ ਆਪ ਦੇ ਇਸ ਅਚਰਜਕਾਰੀ ਰੂਪ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਹਾਂ ਅਤੇ ਮੇਰਾ ਮਨ ਭੈ ਨਾਲ অতি ਵਿਆਕੁਲ ਵੀ ਹੋ ਰਿਹਾ ਹੈ ਪਹਿਲਾਂ ਤਾਂ ਸਖਾ ਸਮਝਦਾ ਸਾਂ ਤਨੁਰ ਵਿਦਿਆ ਵਿੱਚ ਸ਼ਾਇਦ ਖੁਦ ਨੂੰ ਕੁਝ ਵੱਧ ਹੀ ਸਮਝਦਾ ਸਾਂ ਪਰ ਹੁਣ ਇਹ ਪ੍ਰਭਾਵ ਵੇਖ ਕੇ ਭੈ ਹੋ ਰਿਹਾ ਹੈ ਪਿਛਲੇ ਅਧਿਆਏ ਵਿੱਚ ਪ੍ਰਭਾਵ ਸੁਣ ਕੇ ਉਹ ਖੁਦ ਨੂੰ ਗਿਆਨੀ ਮੰਨਦਾ ਸੀ ਗਿਆਨੀ ਨੂੰ ਵੀ ਕਦੀ ਪੈ ਹੁੰਦਾ ਹੈ ਦਰਸਲ ਪ੍ਰਤੱਖ ਦਰਸ਼ਨ ਦਾ ਪ੍ਰਭਾਵ ਹੀ ਵਿਲੱਖਣ ਜਾਂ ਅਦਭੁਤ ਹੁੰਦਾ ਹੈ ਸਭ ਕੁਝ ਸੁਣ ਅਤੇ ਮੰਨ ਲੈਣ ਤੋਂ ਬਾਅਦ ਵੀ ਸਭ ਕੁਝ ਚੱਲ ਕੇ ਜਾਣਨਾ ਬਾਕੀ ਹੁੰਦਾ ਹੈ ਉਹ ਕਹਿੰਦਾ ਹੈ ਪਹਿਲਾਂ ਨਾ ਵੇਖੇ ਹੋਏ ਆਪ ਦੇ ਇਸ ਰੂਪ ਨੂੰ ਵੇਖ ਕੇ ਮੈਂ ਪ੍ਰਸੰਨ ਹੋ ਰਿਹਾ ਹਾਂ ਅਤੇ ਮੇਰਾ ਮਨ ਭੈ ਨਾਲ ਵਿਆਕੁਲ ਵੀ ਹੋ ਰਿਹਾ ਹੈ ਇਸ ਲਈ ਹੈ ਦੇਵ ਆਪ ਪ੍ਰਸੰਨ ਹੋਵੋ हे ਦੇਵੇਸ਼ हे ਜਗ ਨਿਵਾਸ ਆਪ ਆਪਣਾ ਉਹੀ ਰੂਪ ਮੈਨੂੰ ਦੱਸੋ ਕਿਹੜਾ ਰੂਪ किरीटिनं गदिनं चक्रहस्तम् इच्छामि त्वां द्रष्टुमहं तथैव तेनैव रूपेण चतुर्भुजेन सहस्रबाहो भव विश्वमूर्ते ਮੈਂ ਆਪ ਨੂੰ ਵੈਸਾ ਹੀ ਅਰਥਾਤ ਪਹਿਲਾਂ ਵਾਂਗ ਹੀ ਸਿਰ ਤੇ ਮੁਕਟ ਧਾਰਨ ਕੀਤੇ ਹੋਏ ਹੱਥ ਵਿੱਚ ਗਦਾ ਅਤੇ ਚੱਕਰ ਲਏ ਹੋਏ ਰੂਪ ਵਿੱਚ ਵੇਖਣਾ ਚਾਹੁੰਦਾ ਹਾਂ ਇਸ ਲਈ हे ਵਿਸ਼ਵ ਰੂਪ हे सहस्त्र ਬਾਹੂ ਆਪ ਆਪਣੇ ਉਸੇ ਚਤੁਰਭੁਜ ਸਵਰੂਪ ਵਿੱਚ ਹੋਵੋ ਕਿਹੜਾ ਰੂਪ ਵੇਖਣਾ ਚਾਹਿਆ ਚਤੁਰਭੁਜ ਰੂਪ ਹੁਣ ਵੇਖਣਾ ਹੈ ਕਿ ਚਤੁਰਭੁਜ ਰੂਪ ਹੈ ਕੀ ਸ਼੍ਰੀ ਭਗਵਾਨ ਉਬਾਚ प्रसन्नेन तवार्जुनेदम् रूपं परं दर्शितमात्मयोगा तेजोमयं विश्वमनन्तमाद्यम् ये त्वदन्येन न दृष्टपूर्वम् इस तरह अर्जुन दी प्रार्थना सुन के बोले अर्जुन ਮੈਂ ਕਿਰਪਾ ਕਰਦੇ ਹੋਏ ਆਪਣੀ ਯੋਗ ਸ਼ਕਤੀ ਦੇ ਪ੍ਰਭਾਵ ਨਾਲ ਆਪਣਾ ਪਰਮ ਤੇਜਮਈ ਸਭ ਦਾ ਆਦੀ ਅਤੇ ਸੀਮਾ ਰਹਿਤ ਵਿਸ਼ਵ ਰੂਪ ਤੈਨੂੰ ਦੱਸਿਆ ਹੈ ਜਿਸ ਨੂੰ ਤੇਰੇ ਸਿਵਾਏ ਦੂਜੇ ਕਿਸੇ ਨੇ ਪਹਿਲਾਂ ਕਦੀ ਨਹੀਂ ਵੇਖਿਆ यज्ञाध्ययनैर्न दान न चक्रियार्न क्रियाभिर्न शक्य अहम त्रिलोके द्रष्टुं कुरु प्रवीर अर्जुन इस मनुख लोक विच इस तरह विश्व रूप बड़ा मैं ना देव राही ना यज्ञ राही ना अध्ययन राही ना क्रिया राही ना कठोर तप राही अते ना तेरे सिवाय किसे होर राही वेख्या जा सकता हां अर्थात तेरे सिवाय यह रूप होर कोई नहीं वेख सकता ता ते गीता थोड़े लिए फिजूल है भगवान दर्शन दियां योग्यतावान अर्जुन तक ही सीमित रह गई ਜਦ ਕਿ ਉਹ ਪਿੱਛੇ ਦੱਸ ਆਏ ਹਨ ਕਿ ਅਰਜੁਨ ਰਾਗ ਭੈ ਅਤੇ ਕ੍ਰੋਧ ਤੋਂ ਰਹਿਤ ਅਨੰਨਯ ਮਨ ਨਾਲ ਮੇਰੀ ਸ਼ਰਨ ਹੋਏ ਬਹੁਤ ਸਾਰੇ ਲੋਕ ਗਿਆਨ ਰੂਪੀ ਤਤ ਨਾਲ ਪ੍ਰਵ੍ਰਿਤ ਹੋ ਕੇ ਸਾਖਿਆਤ ਮੇਰੇ ਸਬਰੂਪ ਨੂੰ ਪ੍ਰਾਪਤ ਹੋ ਚੁੱਕੇ ਹਨ ਤੇ ਇੱਥੇ ਉਹ ਕਹਿੰਦੇ ਹਨ ਤੇਰੇ ਸਿਵਾਏ ਨਾ ਕੋਈ ਵੇਖ ਸਕਿਆ ਹੈ ਅਤੇ ਨਾ ਭਵਿੱਖ ਵਿੱਚ ਵੀ ਕੋਈ ਵੇਖ ਸਕੇਗਾ ਤਾਂ ਅਰਜੁਨ ਕੌਣ ਹੈ ਕੀ ਕੋਈ ਸ਼ਰੀਰਧਾਰੀ ਹੈ ਕੋਈ ਸਥੂਲ ਰੂਪ ਵਾਲਾ ਹੈ ਨਹੀਂ ਦਰਸਲ ਅਨੁਰਾਗ ਹੀ ਅਰਜੁਨ ਹੈ ਅਨੁਰਾਗ ਰਹਿਤ ਪੁਰਸ਼ ਨਾ ਕਦੇ ਵੇਖ ਸਕਿਆ ਹੈ ਅਤੇ ਨਾ ਕਦੇ ਭਵਿੱਖ ਵਿੱਚ ਵੇਖ ਸਕੇਗਾ ਸਾਰਿਆਂ ਪਾਸਿਓਂ ਚਿੱਤ ਸਮੇਟ ਕੇ ਇੱਕ ਮਾਤਰ ਇਸ਼ਟ ਦੇ ਅਨੁਰੂਪ ਰਾਗ ਹੀ ਅਨੁਰਾਗ ਹੈ ਅਨੁਰਾਗੀ ਲਈ ਹੀ ਪ੍ਰਾਪਤੀ ਦਾ ਵਿਧਾਨ ਹੈ ते व्यथा मा च विमूढभावो दृष्ट्वा रूपं घोरमीद्रिं ममेदम् व्यपेतभिः प्रीतमनाः पुनस्त्वं तदेव मे रूपमिदं प्रपश्य ਇਸ ਤਰ੍ਹਾਂ ਦੇ ਮੇਰੇ ਇਸ ਵਿਕਰਾਲ ਰੂਪ ਨੂੰ ਵੇਖ ਕੇ ਤੈਨੂੰ ਵਿਆਕੁਲਤਾ ਨਾ ਹੋਵੇ ਅਤੇ ਤੂੰ ਮੂੜਮਤੀ ਵੀ ਨਾ ਹੋ ਕਿ ਘਬਰਾ ਕੇ ਬੈਠ ਹੀ ਜਾਏ ਹੁਣ ਤੂੰ ਪੈ ਰਹਿਤ ਅਤੇ ਪ੍ਰੀਤਮਈ ਮਨ ਨਾਲ ਉਸੇ ਮੇਰੇ ਰੂਪ ਨੂੰ ਅਰਥਾਤ ਚਤੁਰਭੁਜ ਰੂਪ ਨੂੰ ਫੇਰ ਵੇਖ ਸੰਜੇ ਵਾਚ इत्यर्जुनम् वासुदेवस्तथोक्त्वा स्वकम् रूपम् दर्शयामास भूयः आश्वासयामास च भीतमेनम् भूत्वा पुनः सौम्य वपुर्महात्मा संजय बोल्या सर्वव्यापी देव ਉਸ ਵਾਸੂਦੇਵ ਨੇ ਅਰਜੁਨ ਨੂੰ ਇਸ ਤਰ੍ਹਾਂ ਕਹਿ ਕੇ ਫਿਰ ਉਸੇ ਤਰ੍ਹਾਂ ਆਪਣਾ ਰੂਪ ਦੱਸਿਆ ਫਿਰ ਮਹਾਤਮਾ ਸ਼੍ਰੀ ਕ੍ਰਿਸ਼ਨ ਨੇ ਸੌਮਯ ਵਪੂ ਅਰਥਾਤ ਪ੍ਰਸੰਨ ਹੋ ਕੇ ਪੈਪੀਤ ਅਰਜੁਨ ਨੂੰ ਤੀਰਜ ਦਿੱਤਾ ਅਰਜੁਨ ਬੋਲਿਆ ਅਰਜੁਨ ਉਵਾਚ इदानीमस्मि संवृत्तः सचेताः प्रकृतिं गतः ਜਨਾਰਦਨ ਆਪ ਦੇ ਇਸ ਅਤਿਅੰਤ ਸ਼ਾਂਤ ਮਨੁੱਖ ਰੂਪ ਨੂੰ ਵੇਖ ਕੇ ਹੁਣ ਮੈਂ ਪ੍ਰਸੰਨ ਚਿਤ ਹੋ ਕੇ ਆਪਣੀ ਸੁਭਾਵਿਕ ਸਥਿਤੀ ਵਿੱਚ ਆ ਗਿਆ ਹਾਂ ਅਰਜੁਨ ਨੇ ਕਿਹਾ ਸੀ ਕਿ ਭਗਵਨ ਹੁਣ ਆਪ ਮੈਨੂੰ ਉਸੇ ਚਤੁਰਭੁਜ ਸਰੂਪ ਦਾ ਦਰਸ਼ਨ ਕਰਾਓ ਯੋਗੇਸ਼ਵਰ ਨੇ ਕਰਾਇਆ ਵੀ ਪਰ ਜਦੋਂ ਅਰਜੁਨ ਨੇ ਵੇਖਿਆ ਤਾਂ ਕੀ ਵੇਖਿਆ ਮਾਨੁਸ਼ਮ ਰੂਪਮ ਮਨੁੱਖ ਦੇ ਰੂਪ ਨੂੰ ਵੇਖਿਆ ਦਰਸਲ ਪ੍ਰਾਪਤੀ ਦੇ ਬਾਅਦ ਮਹਾਪੁਰਸ਼ ਹੀ ਚਤੁਰਭੁਜ ਅਤੇ ਅਨੰਤ ਪੁਜ ਕਹਾਉਂਦੇ ਹਨ ਦੋ ਪੂਜਾ ਵਾਲਾ ਮਹਾਪੁਰਸ਼ ਤਾਂ ਅਨੁਰਾਗੀ ਦੇ ਸਾਹਮਣੇ ਬੈਠਿਆ ਹੀ ਹੈ ਪਰ ਹੋਰ ਕਿਧਰੋਂ ਵੀ ਜੋ ਕੋਈ ਉਹਨਾਂ ਨੂੰ ਸਿਮਰਦਾ ਹੈ ਤਾਂ ਉਹੀ ਮਹਾਪੁਰਸ਼ ਉਸ ਸਿਮਰਨ ਕਰਤਾ ਵਿੱਚ ਜਾਗਰਿਤ ਹੋ ਕੇ ਉਸ ਦਾ ਵੀ ਮਾਰਗਦਰਸ਼ਨ ਕਰਨ ਲੱਗਦੇ ਹਨ ਪੂਜਾ ਕਾਰਜ ਦਾ ਪ੍ਰਤੀਕ ਹੈ ਉਹ ਅੰਦਰ ਵੀ ਕਾਰਜ ਕਰਦੇ ਹਨ ਬਾਹਰ ਵੀ ਇਹੋ ਚਤਰਪੁਜ ਸਵਰੂਪ ਹੈ ਉਹਨਾਂ ਦੇ ਹੱਥਾਂ ਵਿੱਚ ਸ਼ੰਖ ਚੱਕਰ ਗਦਾ ਅਤੇ ਕਮਲ ਕ੍ਰਮਵਾਰ ਅਸਲੀ ਲਕਸ਼ ਕੋਸ਼ ਸਾਧਨਾ ਚੱਕਰ ਦਾ ਪਥ ਪ੍ਰਦਰਸ਼ਨ ਇੰਦਰੀਆਂ ਦਾ ਦਮਨ ਅਤੇ ਨਿਰਮਲ ਨਿਰਲੇਪ ਕਾਰਜ ਸਮਰਥਾ ਦੇ ਪ੍ਰਤੀਕ ਮਾਤਰ ਹਨ ਇਹੋ ਕਾਰਨ ਹੈ ਕਿ ਚਤਰਪੁਜ ਸਵਰੂਪ ਵਿੱਚ ਵੇਖਣ ਤੇ ਵੀ ਅਰਜੁਨ ਨੇ ਉਹਨਾਂ ਨੂੰ ਮਨੁੱਖ ਰੂਪ ਵਿੱਚ ਵੇਖਿਆ ਚਤਰਪੁਜ ਮਹਾਪੁਰਸ਼ ਦੇ ਸਰੀਰ ਅਤੇ ਸਵਰੂਪ ਰਾਹੀਂ ਕਾਰਜ ਕਰਨ ਦੀ ਵਿਧੀ ਵਿਸ਼ੇਸ਼ ਦਾ ਨਾਮ ਹੈ ਨਾ ਕਿ ਚਾਰ ਹੱਥਾਂ ਵਾਲੇ ਕੋਈ ਕ੍ਰਿਸ਼ਨ ਸਨ ਸ਼੍ਰੀ ਭਗਵਾਨੋ ਉਵਾਚ सुदुर्दर्शमिदं रूपं दृष्टवानसि यन्मम देवाप्यस्य रूपस्य नित्यं दर्शनकाङ्क्षिणः ਮਹਾਤਮਾ ਸ਼੍ਰੀ ਕ੍ਰਿਸ਼ਨ ਨੇ ਕਿਹਾ ਅਰਜੁਨ ਮੇਰਾ ਇਹ ਰੂਪ ਵੇਖਣਾ ਅਤੀ ਦੁਰਲਭ ਹੈ ਜਿਵੇਂ ਕਿ ਤੂੰ ਵੇਖਿਆ ਹੈ ਕਿਉਂਕਿ ਦੇਵਤਾ ਵੀ ਸਦਾ ਇਸ ਰੂਪ ਦੇ ਦਰਸ਼ਨ ਦੀ ਇੱਛਾ ਰੱਖਦੇ ਹਨ ਦਰਸਲ ਸਾਰੇ ਲੋਕੀ ਸੰਤ ਨੂੰ ਪਹਿਚਾਨ ਨਹੀਂ ਸਕਦੇ ਪੂਜ્ય ਸਤ ਸੰਗੀ ਮਹਾਰਾਜ ਅੰਤਰ ਪ੍ਰੇਰਣਾ ਵਾਲੇ ਪੂਰਨ ਮਹਾਪੁਰਸ਼ ਸਨ ਪਰ ਲੋਕੀ ਉਹਨਾਂ ਨੂੰ ਪਾਗਲ ਸਮਝਦੇ ਰਹੇ ਕਿਸੇ ਕਿਸੇ ਪੁੰਨ ਆਤਮਾ ਨੂੰ ਆਕਾਸ਼ਵਾਣੀ ਹੋਈ ਕਿ ਇਹ ਸਤਿਗੁਰੂ ਹਨ ਸਿਰਫ ਉਹਨਾਂ ਨੇ ਮਹਾਰਾਜ ਨੂੰ ਹਿਰਦੇ ਤੋਂ ਜਾਣਿਆ ਉਹਨਾਂ ਦੇ ਸਵਰੂਪ ਨੂੰ ਵੇਖਿਆ ਅਤੇ ਆਪਣੀ ਗਤੀ ਪ੍ਰਾਪਤ ਕੀਤੀ ਇਹੋ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਦੇਵੀ ਸੰਪਤੀ ਜਾਗਰਿਤ ਹੈ ਉਹ ਦੇਵਤਾ ਵੀ ਸਦਾ ਇਸ ਰੂਪ ਦੇ ਦਰਸ਼ਨ ਦੀ ਇੱਛਾ ਰੱਖਦੇ ਹਨ ਤਾਂ ਕਿ ਯੱਗ ਦਾਨ ਜਾਂ ਵੇਦ ਅਧਿਆਇ ਨਾਲ ਆਪ ਵੇਖੇ ਜਾ ਸਕਦੇ ਹੋ ਉਹ ਮਹਾਤਮਾ ਕਹਿੰਦੇ ਹਨ नाहं वेदैर्न तपसा न दानेन न चेज्जया शक्य एवं विधो द्रष्टुम् दृष्टवानसि मां यथा ਨਾ ਵੇਦਾਂ ਨਾਲ ਨਾ ਤਪ ਨਾਲ ਨਾ ਦਾਨ ਨਾਲ ਅਤੇ ਨਾ ਯੱਗ ਨਾਲ ਮੈਂ ਇਸ ਰੂਪ ਵਿੱਚ ਵੇਖੇ ਜਾਣ ਲਈ ਸੁਲਭ ਹਾਂ ਜਿਵੇਂ ਤੂੰ ਵੇਖਿਆ ਹੈ ਤਾਂ ਕੀ ਤੁਹਾਨੂੰ ਵੇਖ ਸਕਣ ਦਾ ਕੋਈ ਉਪਾਏ ਨਹੀਂ ਹੈ ਉਹ ਮਹਾਤਮਾ ਕਹਿੰਦੇ ਹਨ ਇੱਕ ਉਪਾਏ ਹੈ भक्त्या त्वनन्यया शक्य अहमेवं विधोऽर्जुन ज्ञातुं द्रष्टुं च तत्त्वेन प्रवेष्टुं च परन्तप हे श्रेष्ठ तप वाले अर्जुन अनन्य भक्ति द्वारा अर्थात ਸਿਵਾਏ ਮੇਰੇ ਹੋਰ ਕਿਸੇ ਦੇਵਤਾ ਦਾ ਧਿਆਨ ਨਾ ਕਰਦੇ ਹੋਏ ਅਨੰਨਯ ਸ਼ਰਧਾ ਨਾਲ ਮੈਂ ਇਸ ਤਰ੍ਹਾਂ ਪ੍ਰਤੱਖ ਦਰਸ਼ਨ ਲਈ ਤਤ ਤੋਂ ਸਥਿਤ ਜਾਣਨ ਲਈ ਅਤੇ ਪ੍ਰਵੇਸ਼ ਕਰਨ ਲਈ ਵੀ ਸੁਲਭ ਹਾਂ ਅਰਥਾਤ ਉਸ ਦੀ ਪ੍ਰਾਪਤੀ ਦਾ ਇੱਕੋ ਇੱਕ ਸਰਲ ਉਪਾਏ ਅਨੰਨਿਆ ਭਗਤੀ ਹੈ ਅੰਤ ਨੂੰ ਗਿਆਨ ਵੀ ਅਨੰਨਿਆ ਭਗਤੀ ਵਿੱਚ ਬਦਲ ਜਾਂਦਾ ਹੈ ਜਿਵੇਂ ਕਿ ਪਿੱਛੇ ਅਧਿਆਇ 7 ਵਿੱਚ ਕਿਹਾ ਗਿਆ ਹੈ ਪਿੱਛੇ ਉਹਨਾਂ ਨੇ ਕਿਹਾ ਹੈ ਕਿ ਤੇਰੇ ਸਿਵਾਏ ਨਾ ਕੋਈ ਵੇਖ ਸਕਿਆ ਹੈ ਅਤੇ ਨਾ ਕੋਈ ਵੇਖ ਸਕੇਗਾ ਜਦ ਕਿ ਇੱਥੇ ਕਹਿੰਦੇ ਹਨ ਕਿ ਅਨੰਨਿਆ ਭਗਤੀ ਨਾਲ ਨਾ ਸਿਰਫ ਮੈਨੂੰ ਵੇਖਿਆ ਜਾ ਸਕਦਾ ਹੈ ਸਗੋਂ ਸਾਖਿਆਤ ਜਾਣਿਆ ਅਤੇ ਮੇਰੇ ਵਿੱਚ ਪ੍ਰਵੇਸ਼ ਵੀ ਪਾਇਆ ਜਾ ਸਕਦਾ ਹੈ ਅਰਥਾਤ ਅਰਜੁਨ ਅਨੰਨਿਆ ਭਗਤ ਦਾ ਨਾਮ ਹੈ ਇੱਕ ਅਵਸਥਾ ਦਾ ਨਾਮ ਹੈ ਅਨੁਰਾਗ ਹੀ ਅਰਜੁਨ ਹੈ ਅੰਤ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ विन्मत्परमो मद्भक्त संगवर्जि निर्वैर सर्वभूतेषु यः समामेति हे अर्जुन जो पुरुष मेरे राही दसे कर्म अर्थात नियत कर्म यज्ञ कर्म नु करता है ਮਤ ਪਰਮਹ ਮੇਰਾ ਪਰਾਇਣ ਹੋ ਕੇ ਕਰਦਾ ਹੈ ਜੋ ਮੇਰਾ ਅਨੰਨਯ ਭਗਤ ਹੈ ਸੰਗ ਵਰਜਿਤਹ ਪਰ ਸੰਗ ਦੋਸ਼ ਵਿੱਚ ਰਹਿੰਦੇ ਹੋਏ ਉਹ ਕਰਮ ਨਹੀਂ ਹੋ ਸਕਦਾ ਇਸ ਲਈ ਸੰਗ ਦੋਸ਼ ਤੋਂ ਰਹਿਤ ਹੋ ਕੇ ਸਾਰੇ ਭੂਤ ਪ੍ਰਾਣੀਆਂ ਨਾਲ ਵੈਰ ਭਾਪ ਤੋਂ ਰਹਿਤ ਹੋ ਕੇ ਮੈਨੂੰ ਪ੍ਰਾਪਤ ਹੁੰਦਾ ਹੈ ਤਾਂ ਕਿ ਅਰਜੁਨ ਨੇ ਯੁੱਧ ਕੀਤਾ ਪ੍ਰਣ ਕਰਕੇ ਕਿ ਉਸਨੇ ਜੈਦਰਥ ਆਦਿ ਨੂੰ ਮਾਰਿਆ ਨਿਰਵੈਰਹ ਭੂਤੇਸ਼ੂ ਜੇ ਉਹਨਾਂ ਨੂੰ ਮਾਰਦਾ ਹੈ ਤਾਂ ਭਗਵਾਨ ਨੂੰ ਨਾ ਵੇਖ ਸਕਦਾ ਜਦ ਕਿ ਅਰਜੁਨ ਨੇ ਵੇਖਿਆ ਹੈ ਇਸ ਤੋਂ ਸਿੱਧ ਹੈ ਕਿ ਗੀਤਾ ਵਿੱਚ ਇੱਕ ਵੀ ਸ਼ਲੋਕ ਐਸਾ ਨਹੀਂ ਹੈ ਜੋ ਬਾਹਰੀ ਮਾਰ ਕਾਟ ਦਾ ਸਮਰਥਨ ਕਰਦਾ ਹੋਵੇ ਜੇ ਨਿਰਦਿਸ਼ਟ ਕਰਮ ਯਾਨੀ ਜਗ ਦੀ ਪ੍ਰਕਿਰਿਆ ਦਾ ਆਚਰਣ ਕਰੇਗਾ ਜੇ ਅਨੰਨੇ ਭਾਵ ਨਾਲ ਉਹਨਾਂ ਦੇ ਸਿਵਾਏ ਕਿਸੇ ਹੋਰ ਦਾ ਸਿਮਰਨ ਤੱਕ ਨਹੀਂ ਕਰੇਗਾ ਜੇ ਸੰਗ ਦੋਸ਼ ਤੋਂ ਅਲੱਗ ਰਹੇਗਾ ਤਾਂ ਯੁੱਧ ਕੈਸਾ ਜਦ ਤੁਹਾਡੇ ਨਾਲ ਕੋਈ ਹੈ ਹੀ ਨਹੀਂ ਤਾਂ ਤੁਸੀਂ ਯੁੱਧ ਕਿਸ ਨਾਲ ਕਰੋਗੇ ਸਾਰੇ ਭੂਤ ਪ੍ਰਾਣੀਆਂ ਨਾਲ ਜੋ ਵੈਰ ਭਾਵ ਤੋਂ ਰਹਿਤ ਹੈ ਮਨ ਵਿੱਚ ਕਿਸੇ ਨੂੰ ਸਤਾਉਣ ਦੀ ਕਲਪਨਾ ਵੀ ਨਹੀਂ ਕਰਦਾ ਉਹੀ ਮੈਨੂੰ ਪ੍ਰਾਪਤ ਹੁੰਦਾ ਹੈ ਤਾਂ ਕਿ ਅਰਜੁਨ ਨੇ ਲੜਾਈ ਕੀਤੀ ਕਦੇ ਨਹੀਂ ਦਰਸਲ ਸੰਗ ਦੋਸ਼ ਤੋਂ ਅਲੱਗ ਰਹਿ ਕੇ ਜਦੋਂ ਤੁਸੀਂ ਅਨੰਨਯ ਚਿੰਤਨ ਵਿੱਚ ਲੱਗਦੇ ਹੋ ਯਗ ਦੀ ਨਿਰਧਾਰਿਤ ਕਿਰਿਆ ਵਿੱਚ ਪ੍ਰਵ੍ਰਿਤ ਹੁੰਦੇ ਹੋ ਉਸ ਸਮੇਂ ਰਾਗ ਦੁਏਸ਼ ਕਾਮ ਕ੍ਰੋਧ ਆਦਿ ਦੁਰਜੇ ਸ਼ਤਰੂ ਬਾਧਾ ਬਣ ਕੇ ਪ੍ਰਤੱਖ ਹੁੰਦੇ ਹਨ ਉਹਨਾਂ ਦਾ ਪਾਰ ਪਾਉਣਾ ਹੀ ਯੁੱਧ ਹੈ ਸਾਰ ਇਸ ਅਧਿਆਇ ਦੇ ਆਰੰਭ ਵਿੱਚ ਅਰਜੁਨ ਨੇ ਕਿਹਾ ਭਗਵਨ ਆਪ ਦੀਆਂ ਵਿਭੂਤੀਆਂ ਨੂੰ ਮੈਂ ਵਿਸਤਾਰ ਨਾਲ ਸੁਣਿਆ ਜਿਸ ਨਾਲ ਮੇਰਾ ਮੋਹ ਨਸ਼ਟ ਹੋ ਗਿਆ ਅਗਿਆਨ ਮਿਟ ਗਿਆ ਪਰ ਜਿਵੇਂ ਤੁਸੀਂ ਦੱਸਿਆ ਕਿ ਮੈਂ ਹਰ ਥਾਈ ਹਾਂ ਇਹ ਮੈਂ ਪ੍ਰਤੱਖ ਵੇਖਣਾ ਚਾਹੁੰਦਾ ਹਾਂ ਜੇ ਮੇਰੇ ਦੁਆਰਾ ਵੇਖਣਾ ਮੁਮਕਿਨ ਹੋਵੇ ਤਾਂ ਕਿਰਪਾ ਕਰਕੇ ਉਸੇ ਸਵਰੂਪ ਨੂੰ ਦੱਸੋ ਅਰਜੁਨ ਪ੍ਰਿਯ ਸਖਾ ਸੀ ਅਨੰਨੇ ਸੇਵਕ ਸੀ ਇਸ ਲਈ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕੋਈ ਪ੍ਰਤੀਵਾਦ ਨਾ ਕਰਕੇ ਤੁਰੰਤ ਉਹ ਸਵਰੂਪ ਦੱਸਣਾ ਸ਼ੁਰੂ ਕੀਤਾ ਕਿ ਹੁਣ ਮੇਰੇ ਹੀ ਅੰਦਰ ਖੜੇ ਸਤ ઋષਿ ਅਤੇ ਉਹਨਾਂ ਤੋਂ ਵੀ ਪਹਿਲਾਂ ਹੋਏ ઋષਿਆਂ ਨੂੰ ਵੇਖ ਬ੍ਰਹਮਾ ਤੇ ਵਿਸ਼ਨੂੰ ਨੂੰ ਵੇਖ ਸਰਵ ਵਿਆਪਕ ਮੇਰੇ ਤੇਜ ਨੂੰ ਵੇਖ ਮੇਰੇ ਹੀ ਸਰੀਰ ਵਿੱਚ ਇੱਕ ਥਾਂ ਤੇ ਖੜੇ ਹੋ ਕੇ ਤੂੰ ਚਲ ਅਚਲ ਜਗਤ ਨੂੰ ਵੇਖ ਪਰ ਅਰਜੁਨ ਅੱਖਾਂ ਮਲਦਾ ਹੀ ਰਹਿ ਗਿਆ ਇਸੇ ਤਰ੍ਹਾਂ ਯੋਗੇਸ਼ਵਰ ਸ਼੍ਰੀ ਦੋ ਤਿੰਨ ਸ਼ਲੋਕਾਂ ਤੱਕ ਨਿਰੰਤਰ ਦੱਸਦੇ ਗਏ ਪਰ ਅਰਜੁਨ ਨੂੰ ਕੁਝ ਵੀ ਦਿਖਾਈ ਨਹੀਂ ਪਿਆ ਸਾਰੀਆਂ ਵਿਭੂਤੀਆਂ ਸ਼੍ਰੀ ਕ੍ਰਿਸ਼ਨ ਵਿੱਚ ਉਸ ਸਮੇਂ ਵੀ ਸਨ ਪਰ ਅਰਜੁਨ ਨੂੰ ਉਹ ਆਮ ਮਨੁੱਖ ਵਾਂਗ ਹੀ ਨਜ਼ਰ ਆਏ ਤਾਂ ਇਸ ਤਰ੍ਹਾਂ ਦਸਤੇ ਦਸਤੇ ਅਚਾਨਕ ਸ਼੍ਰੀ ਕ੍ਰਿਸ਼ਨ ਰੁਕ ਜਾਂਦੇ ਹਨ ਅਤੇ ਕਹਿੰਦੇ ਹਨ ਅਰਜੁਨ ਇਨ੍ਹਾਂ ਅੱਖਾਂ ਨਾਲ ਤੂੰ ਮੈਨੂੰ ਨਹੀਂ ਵੇਖ ਸਕਦਾ ਆਪਣੀ ਬੁੱਧੀ ਨਾਲ ਤੂੰ ਮੈਨੂੰ ਪਰਖ ਨਹੀਂ ਸਕਦਾ ਲੈ ਹੁਣ ਮੈਂ ਤੈਨੂੰ ਉਹ ਦ੍ਰਿਸ਼ਟੀ ਦਿੰਦਾ ਹਾਂ ਜਿਸ ਨਾਲ ਤੂੰ ਮੈਨੂੰ ਵੇਖ ਸਕੇਗਾ ਭਗਵਾਨ ਤਾਂ ਸਾਹਮਣੇ ਖੜੇ ਹੀ ਸਨ ਅਰਜੁਨ ਨੇ ਵੇਖਿਆ ਅਸਲ ਵਿੱਚ ਵੇਖਿਆ ਵੇਖਣ ਤੋਂ ਬਾਅਦ ਆਪਣੀਆਂ ਭੁੱਲਾਂ ਲਈ ਖਿਮਾ ਯਾਚਨਾ ਕਰਨ ਲੱਗਾ ਜੋ ਅਸਲ ਵਿੱਚ ਭੁੱਲਾਂ ਨਹੀਂ ਸਨ ਮਿਸਾਲ ਲਈ ਭਗਵਨ ਕਦੇ ਮੈਂ ਆਪ ਨੂੰ ਕ੍ਰਿਸ਼ਨ ਯਾਦਵ ਅਤੇ ਕਦੇ ਸਖਾ ਕਹਿੰਦਾ ਰਿਹਾ ਇਸ ਦੇ ਲਈ ਆਪ ਮੈਨੂੰ ਖਿਮਾ ਕਰਨਾ ਸ਼੍ਰੀ ਕ੍ਰਿਸ਼ਨ ਨੇ ਮਾਫ ਵੀ ਕੀਤਾ ਕਿਉਂਕਿ ਅਰਜੁਨ ਦੀ ਪ੍ਰਾਰਥਨਾ ਸਵੀਕਾਰ ਕਰਕੇ ਉਹ ਆਪਣੇ ਸਹਿਜ ਸਰੂਪ ਵਿੱਚ ਆ ਗਏ ਤੇ ਅਰਜੁਨ ਨੂੰ ਧੀਰਜ ਬਣਾਇਆ ਦਰਸਲ ਕ੍ਰਿਸ਼ਨ ਕਹਿਣਾ ਅਪਰਾਧ ਨਹੀਂ ਸੀ ਉਹ ਤਾਂ ਸਾਵਲੇ ਹੀ ਸਨ ਗੋਰੇ ਕਿਵੇਂ ਕਹੋਂਦੇ ਯਦੂ ਵੰਸ਼ ਵਿੱਚ ਜਨਮ ਹੋਇਆ ਸੀ ਤਾਂ ਯਾਦਵ ਹੀ ਸਨ ਸ਼੍ਰੀ ਕ੍ਰਿਸ਼ਨ ਖੁਦ ਵੀ ਆਪਣੇ ਆਪ ਨੂੰ ਸਖਾ ਮੰਨਦੇ ਸਨ ਦਰਸਲ ਹਰ ਸਾਧਕ ਮਹਾਪੁਰਸ਼ ਨੂੰ ਪਹਿਲਾਂ ਐਸਾ ਹੀ ਸਮਝਦੇ ਹਨ ਕੁਝ ਉਹਨਾਂ ਨੂੰ ਰੂਪ ਜਾਂ ਆਕਾਰ ਕਰਕੇ ਸੰਬੋਧਿਤ ਕਰਦੇ ਹਨ ਕੁਝ ਉਹਨਾਂ ਦੇ ਕੰਮ ਨੂੰ ਵੇਖਦੇ ਹੋਏ ਕੋਈ ਨਾਮ ਲੈ ਕੇ ਬੁਲਾਉਂਦੇ ਹਨ ਤੇ ਕੁਝ ਉਹਨਾਂ ਨੂੰ ਆਪਣੇ ਹੀ ਬਰਾਬਰ ਦਾ ਜਾਣਦੇ ਹਨ ਉਹਨਾਂ ਦੇ ਯਥਾਰਥ ਰੂਪ ਨੂੰ ਨਹੀਂ ਸਮਝਦੇ ਉਹਨਾਂ ਦੇ ਅਚਿੰਤ ਸਰੂਪ ਨੂੰ ਜਦ ਅਰਜੁਨ ਨੇ ਸਮਝਿਆ ਤਾਂ ਵੇਖਿਆ ਕਿ ਇਹ ਨਾ ਤਾਂ ਕਾਲੇ ਹਨ ਨਾ ਗੋਰੇ ਨਾ ਕਿਸੇ ਕੁਲ ਦੇ ਹਨ ਅਤੇ ਨਾ ਹੀ ਕਿਸੇ ਦੇ ਸਾਥੀ ਹਨ ਇਹਨਾਂ ਦੇ ਸਮਾਨ ਤਾਂ ਕੋਈ ਹੈ ਹੀ ਨਹੀਂ ਤਾਂ ਸਖਾ ਕਿਵੇਂ ਹੋਣਗੇ ਬਰਾਬਰ ਦਾ ਕਿਵੇਂ ਹੋਣਗੇ ਇਹ ਤਾਂ ਅਚਿੰਤ ਸਰੂਪ ਹਨ ਜਿਸ ਨੂੰ ਇਹ ਆਪ ਦੱਸਣ ਉਹੀ ਇਹਨਾਂ ਨੂੰ ਵੇਖ ਸਕਦਾ ਹੈ ਇਸ ਲਈ ਅਰਜੁਨ ਨੇ ਆਪਣੀਆਂ ਪਹਿਲੀਆਂ ਗਲਤੀਆਂ ਲਈ ਮਾਫੀ ਮੰਗੀ ਪ੍ਰਸ਼ਨ ਉੱਠਦਾ ਹੈ ਕਿ ਜਦ ਕ੍ਰਿਸ਼ਨ ਕਹਿਣਾ ਅਪਰਾਧ ਹੈ ਤਾਂ ਉਹਨਾਂ ਦਾ ਨਾਮ ਜਪਿਆ ਕਿਵੇਂ ਜਾਏ ਤਾਂ ਯੋਗੇਸ਼ਵਰ ਨੇ ਆਪ ਜਿਸ ਨੂੰ ਜਪਣ ਲਈ ਕਿਹਾ ਜਪਣ ਦੀ ਜੋ ਵਿਧੀ ਦਸੀ ਉਸੇ ਵਿਧੀ ਨਾਲ ਜਾਪ ਕਰਨਾ ਚਾਹੀਦਾ ਹੈ ਉਹ ਵਿਧੀ ਹੈ ਓ ਮਿੱਤੇ ਕਾਕਸ਼ਰਮ ਬ੍ਰਹਮਾ ਵਿਆਹਰਨ ਮਾਮਨ ਸਮਰਨ ਓਮ ਅਕਸ਼ੇ ਬ੍ਰਹਮ ਦਾ ਪਰਿਆਏ ਹੈ ਓ ਹਮ ਸ ਓਮ ਜੋ ਵਿਆਪਤ ਹੈ ਉਹ ਸੱਤਾ ਮੇਰੇ ਵਿੱਚ ਛੁਪੀ ਹੈ ਇਹੋ ਹੈ ਓਮ ਦਾ ਭਾਵ ਤੁਸੀਂ ਇਸ ਦਾ ਜਾਪ ਕਰੋ ਅਤੇ ਧਿਆਨ ਮੇਰਾ ਤਰੋ ਰੂਪ ਆਪਣਾ ਅਤੇ ਨਾਮ ਓਮ ਦਾ ਦੱਸਿਆ ਅਰਜੁਨ ਨੇ ਪ੍ਰਾਰਥਨਾ ਕੀਤੀ ਕਿ ਚਤਰਪੁਜ ਰੂਪ ਵਿੱਚ ਦਰਸ਼ਨ ਦਿਓ ਸ਼੍ਰੀ ਕ੍ਰਿਸ਼ਨ ਨੇ ਉਸੇ ਸਹਿਜ ਸਵਰੂਪ ਨੂੰ ਧਾਰਨ ਕੀਤਾ ਅਰਜੁਨ ਨੇ ਕਿਹਾ ਭਗਵਨ ਆਪ ਦੇ ਇਸ ਸਹਿਜ ਮਨੁੱਖੀ ਰੂਪ ਨੂੰ ਵੇਖ ਕੇ ਹੁਣ ਮੈਂ ਸੁਭਾਵਿਕ ਹੋਇਆ ਹਾਂ ਮੰਗਿਆ ਸੀ ਚਤਰਭੁਜ ਰੂਪ ਦੱਸਿਆ ਮਨੁੱਖੀ ਰੂਪ ਦਰਸਲ ਸ਼ਾਸ਼ਵਤ ਵਿੱਚ ਪ੍ਰਵੇਸ਼ ਪ੍ਰਾਪਤ ਯੋਗੀ ਆਪਣੇ ਸਰੀਰ ਰੂਪ ਨਾਲ ਇੱਥੇ ਬੈਠਾ ਹੈ ਬਾਹਰ ਦੋ ਹੱਥਾਂ ਨਾਲ ਕੰਮ ਕਰਦਾ ਹੈ ਅਤੇ ਨਾਲ ਹੀ ਅੰਤਰਾਤਮਾ ਤੋਂ ਜਾਗਰਿਤ ਹੋ ਕੇ ਜਿੱਥੋਂ ਵੀ ਜੋ ਵੀ ਉਸ ਦਾ ਸਿਮਰਨ ਕਰਦਾ ਹੈ ਉਸ ਦੇ ਹਿਰਦੇ ਵਿੱਚ ਜਾਗਰਿਤ ਹੋ ਕੇ ਪ੍ਰੇਰਕ ਬਣ ਕੇ ਉਸ ਦਾ ਮਾਰਗਦਰਸ਼ਨ ਕਰਦੇ ਹਨ ਹੱਥ ਉਹਨਾਂ ਦੇ ਕਾਰਜ ਦਾ ਪ੍ਰਤੀਕ ਹਨ ਇਹੋ ਚਤਰਪੁਜ ਰੂਪ ਹੈ ਸ਼੍ਰੀ ਕ੍ਰਿਸ਼ਨ ਨੇ ਕਿਹਾ ਅਰਜੁਨ ਤੇਰੇ ਸਿਵਾਏ ਮੇਰੇ ਇਸ ਰੂਪ ਨੂੰ ਨਾ ਕੋਈ ਵੇਖ ਸਕਿਆ ਹੈ ਅਤੇ ਨਾ ਭਵਿੱਖ ਵਿੱਚ ਕੋਈ ਵੇਖ ਸਕੇਗਾ ਤਾਂ ਤੇ ਗੀਤਾ ਸਾਡੇ ਲੋਕਾਂ ਲਈ ਬੇਅਰਥ ਹੈ ਪਰ ਨਹੀਂ ਯੋਗੇਸ਼ਵਰ ਕਹਿੰਦੇ ਹਨ ਇੱਕ ਉਪਾਏ ਹੈ ਜੋ ਮੇਰਾ ਅਨੰਨਯ ਭਗਤ ਹੈ ਜੋ ਮੇਰੇ ਸਿਵਾਏ ਦੂਜੇ ਕਿਸੇ ਦਾ ਸਿਮਰਨ ਨਾ ਕਰਕੇ ਨਿਤ ਮੇਰਾ ਹੀ ਚਿੰਤਨ ਕਰਦਾ ਹੈ ਉਸ ਦੀ ਅਨੰਨਯ ਭਗਤੀ ਦੁਆਰਾ ਮੈਂ ਪ੍ਰਤੱਖ ਵੇਖਣ ਲਈ ਜਿਵੇਂ ਅਰਜੁਨ ਨੇ ਵੇਖਿਆ ਤਤ ਤੋਂ ਜਾਣਨ ਲਈ ਅਤੇ ਪਰਵੇਸ਼ ਕਰਨ ਲਈ ਵੀ ਮੈਂ ਸੁਲਭ ਹਾਂ ਅਰਥਾਤ ਅਰਜੁਨ ਅਨੰਨਯ ਭਗਤ ਸੀ ਭਗਤੀ ਦਾ ਉੱਚਾ ਰੂਪ ਹੈ ਅਨੁਰਾਗ ਇਸਤ ਨਾਲ ਲਗਾਓ ਮਿਲ ਹੀ ਨ ਰਘੁਪਤੀ ਬਿਨੂ ਅਨੁਰਾਗਾ ਅਨੁਰਾਗ ਰਹਿਤ ਪੁਰਸ਼ ਨੇ ਨਾ ਕਦੇ ਪਾਇਆ ਹੈ ਨਾ ਪਾ ਸਕੇਗਾ ਅਨੁਰਾਗ ਨਹੀਂ ਹੈ ਤਾਂ ਕੋਈ ਯੋਗ ਕਰੇ ਤਪ ਕਰੇ ਜਾਂ ਦਾਨ ਕਰੇ ਉਹ ਨਹੀਂ ਮਿਲਦਾ ਇਸ ਲਈ ਇਸਤ ਨਾਲ ਰਾਗ ਜਾਂ ਅਨੰਨਿਆ ਭਗਤੀ नितांत जरूरी है अंत विच श्री कृष्ण ने कहा अर्जुन मेरे द्वारा निर्दिष्ट कर्म नु कर मेरा अनन्य भगत होके कर मेरी शरण होके कर पर संग दोष तो रहित होके कर संग दोष विच यह कर्म हो ही नहीं सकता संग दोष इस कर्म की पूर्ति विच रुकावट है ਜੋ ਵੈਰ ਭਾਵ ਤੋਂ ਰਹਿਤ ਹੈ ਉਹੀ ਮੈਨੂੰ ਪ੍ਰਾਪਤ ਕਰਦਾ ਹੈ ਜਦ ਸੰਗ ਦੋਸ਼ ਨਹੀਂ ਹੈ ਜਿੱਥੇ ਸਾਡੇ ਤੋਂ ਇਲਾਵਾ ਦੂਜਾ ਕੋਈ ਹੈ ਹੀ ਨਹੀਂ ਵੈਰ ਦਾ ਮਾਨਸਿਕ ਸੰਕਲਪ ਵੀ ਨਹੀਂ ਹੈ ਤਾਂ ਯੁੱਧ ਕੈਸਾ ਬਾਹਰ ਦੁਨੀਆ ਵਿੱਚ ਲੜਾਈ ਝਗੜੇ ਹੁੰਦੇ ਹਨ ਪਰ ਜਿੱਤ ਤਾਂ ਜਿੱਤਣ ਵਾਲਿਆਂ ਨੂੰ ਵੀ ਨਹੀਂ ਮਿਲਦੀ ਦੁਰਜੇ ਸੰਸਾਰ ਰੂਪੀ ਸ਼ਤਰੂ ਨੂੰ ਤਿਆਗ ਰੂਪੀ ਸ਼ਸਤਰ ਨਾਲ ਕੱਟ ਕੇ ਪਰਮ ਵਿੱਚ ਪ੍ਰਵੇਸ਼ ਪਾਉਣਾ ਹੀ ਅਸਲੀ ਜਿੱਤ ਹੈ ਜਿਸ ਦੇ ਪਿੱਛੇ ਹਾਰ ਨਹੀਂ ਹੈ ਇਸ ਅਧਿਆਏ ਵਿੱਚ ਪਹਿਲਾਂ ਤਾਂ ਯੋਗੇਸ਼ਵਰ ਨੇ ਅਰਜੁਨ ਨੂੰ ਦ੍ਰਿਸ਼ਟੀ ਪ੍ਰਦਾਨ ਕੀਤੀ ਫਿਰ ਆਪਣੇ ਵਿਸ਼ਵ ਰੂਪ ਦਾ ਦਰਸ਼ਨ ਕਰਾਇਆ ਇਸ ਲਈ ਓਮ ਤਤ ਸਦਿਤੀ ਸ਼੍ਰੀਮਦ ਭਗਵਤ ਗੀਤਾ ਸੁਪਨਿਸ਼ਤ ਸੋ ब्रह्म विद्यायाम योग शास्त्रे श्री कृष्ण अर्जुन संवादे विश्व रूप दर्शन योगो नामे का दशोध्याय इस तरह श्रीमद भगवत गीता रूपी उपनिषद ਅਤੇ ਬ੍ਰਹਮ ਵਿਦਿਆ ਤੇ ਯੋਗ ਸ਼ਾਸਤਰ ਵਿਸ਼ਯਕ ਸ਼੍ਰੀ ਕ੍ਰਿਸ਼ਨ ਅਰਜੁਨ ਦੇ ਸੰਵਾਦ ਵਿੱਚ ਵਿਸ਼ਵ ਰੂਪ ਦਰਸ਼ਨ ਯੋਗ ਨਾਮਕ ग्यारवा अध्याय पूरा हुंदा है इति श्रीमत परमहंस परमानन्दस्य शिष्य स्वामी अडगड़ानंद कृते श्रीमद भगवत गीताय यथार्थ गीता भाष्य विश्व रूप दर्शन योगो नमैकादशोध्याय इस तरह श्रीमत परमहंस परमानंद जी ਦੇ ਸ਼ਿਸ਼ ਸੁਆਮੀ ਸ਼੍ਰੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਦ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਵਿਸ਼ਵ ਰੂਪ ਦਰਸ਼ਨ ਯੋਗ ਨਾਮ 11ਵਾਂ ਅਧਿਆਇ ਪੂਰਾ ਹੁੰਦਾ ਹੈ ਹਰਿ ਓਮ ਤਤ ਸਤ